ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰ ਪ੍ਰਸਾਦ ਜਪ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਅਸਲ ਸਹਿਭਉ ਹੈ ਵਾਵਾ ਸੀ ਪੈਰ ਤੇ ਹੁਣ ਹੈ ਜੀ ਸਹਿ ਕੋਈ ਲਫ਼ਜ਼ ਨਹੀਂ ਹੈ ਸਵੈ ਹੁੰਦਾ ਸਵੈਮ ਤੇ ਸਵੈ ਬਣਿਆ ਸਵੈ ਹੁੰਦਾ ਆਪਣੇ ਆਪ ਨੂੰ ਜਿਹੜੀ ਦਾਲ ਬਣੀ ਹੈ ਦਾਲ ਇਹ ਇਹਦੀ ਮਰਜ਼ੀ ਨਾਲ ਬਣੀ ਜੀਵ ਆਪਣੇ ਆਪ ਮਨ ਆਪਣੇ ਆਪ ਜਿਹੜਾ ਹੈਗਾ ਸਾਡਾ ਬਾਕੀ ਹੁੰਦਾ ਆਪਣੇ ਆਪ ਪੜ੍ਹੇ ਜਾਂਦਾ ਪਾਣੇ ਤੋਂ ਬਾਕੀ ਵੀ ਅਸੀਂ ਆਪਣੀ ਮਰਜ਼ੀ ਨਾਲ ਉਹਨੇ ਪੈਰ ਕੋਹੜਾ ਵੀ ਆਪਣੇ ਹੱਥ ਮਰਜ਼ੀ ਨਾਲ ਮਾਰਦੇ ਆ ਤੇ ਜੇ ਫਿਰ ਕੰਮ ਸੰਭਾਲਣਾ ਹੋਵੇ ਨਾ ਫੇਰ ਇੱਕ ਹੋਣਾ ਹੋਵੇ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਸਵਾਰ ਸਵੈ ਭੰਗਲਾ ਹੁੰਦਾ ਸਵੈ ਭੰਗਲਾ ਸਵੈਮ ਨੂੰ ਭੰਗ ਕਰਨਾ ਨਾਨਕ ਤੈਨ ਮਨ ਭੰਗ ਮਨ ਦਾ ਟੁੱਟ ਜਾਣਾ ਦੋ ਹਿੱਸਿਆਂ 'ਚ ਹੋ ਜਾਣਾ ਦਿਲ ਦਾ ਸਾਫਤ ਨਾ ਰਹਿਣਾ ਸਵੈ ਭਗਵਾਨ ਗੁਰਪ੍ਰਸਾਦ ਗੁਰਪ੍ਰਸਾਦ ਗੁਰਪ੍ਰਸਾਦ ਵੱਖਰਾ ਸ਼ਬਦ ਗੁਰਪ੍ਰਸਾਦ ਹੈ ਗਿਆਨ ਦਾ ਗਿਆਨ ਦੀ ਕਿਰਪਾ ਗਿਆਨ ਦੀ ਕਿਰਪਾ ਗਿਆਨ ਦੀ ਰੋਸ਼ਨੀ ਹੈ ਇੱਕੋ ਇੱਕ ਹੈ ਸੰਸਾਰ ਦੇ ਵਿੱਚ ਸਾਰੀਆਂ ਮਤਾਂ ਇੱਕ ਨੂੰ ਆਉਂਦੀਆਂ ਆਤਮਾ ਇੱਕ ਜੇ ਸਾਬਤ ਹੈ ਤਾਂ ਆਤਮਾ ਔਰ ਪ੍ਰਾਤਮਾ ਰਲ ਕੇ ਆਤਮਾ ਦੀ ਹੈ ਪੁਰਾਣੇ ਸਿੰਘਾਂ ਦੇ ਵਿੱਚ ਇਹ ਸੀਗਾ ਵੀ ਕਈਆਂ ਦਾ ਖਿਆਲ ਸੀ ਕਿ ਬ੍ਰਹਮ ਗਿਆਨੀ ਨਹੀਂ ਹੁੰਦਾ ਲੇਕਿਨ ਗੱਲ ਤਾਂ ਬ੍ਰਹਮ ਗਿਆਨੀ ਹੁੰਦਾ ਨਹੀਂ ਜਿਹੜੇ ਸਿੰਘ ਪ੍ਰਾਤਨ ਸੀ ਉਹਨਾਂ ਦਾ ਖਿਆਲ ਸੀ ਮੈਨੂੰ ਵੀ ਕਿਹਾ ਸੀ ਬ੍ਰਹਮ ਗਿਆਨੀ ਹੈ ਤਾਂ ਮੈਂ ਕਿਹਾ ਮੈਨੂੰ ਸ਼ੱਕ ਹੈ ਉਦੋਂ ਪਤਾ ਨਹੀਂ ਸੀ ਬ੍ਰਹਮ ਗਿਆਨੀ ਹੈ ਤਾਂ ਪਤਾ ਆ ਪੂਰਾ ਬ੍ਰਹਮ ਗਿਆਨੀ ਹੈ ਤਾਂ ਨਹੀਂ ਬ੍ਰਹਮ ਦਾ ਜਦੋਂ ਗਿਆਨ ਹੋ ਜਾਂਦਾ ਫਿਰ ਅੱਧਾ ਨਹੀਂ ਬ੍ਰਹਮ ਗਿਆਨੀ ਦਾ ਆਪ ਪਰਮੇਸ਼ਰ ਪਰਮੇਸ਼ਰ ਦੇਖੋ ਇੱਕ ਹੁੰਦਾ ਈਸ਼ਰ ਇੱਕ ਹੁੰਦਾ ਪਰਮੇਸ਼ਰ ਪਰਮੇਸ਼ਰ ਇਹ ਪਰਮ ਪੂਰਨ ਬ੍ਰਹਮ ਈਸ਼ਰ ਨਾ ਹਾਂ ਪੂਰਨ ਬ੍ਰਹਮ ਬਲਕੇ ਈਸ਼ਰ ਕਹਿ ਸਕਦੇ ਹਾਂ ਇਹ ਈਸ਼ਵਰ ਕਹਿੰਦੇ ਨੇ ਪੂਰਨ ਬ੍ਰਹਮ ਪਰਮਾਤਮਾ ਵੀ ਉਸ ਨੂੰ ਕਹਿੰਦੇ ਨੇ ਪਾਰ ਬ੍ਰਹਮ ਦਾ ਫਿਰ ਹੁਕਮ ਹੈ ਜਦੋਂ ਅੰਦਰੋਂ ਬੋਲਦਾ ਜਦੋਂ ਹੁਕਮ ਪ੍ਰਗਟ ਹੁੰਦਾ ਹੈ ਫਿਰ ਪਾਰ ਬ੍ਰਹਮ ਬ੍ਰਹਮ ਤੋਂ ਬਾਹਰ ਦੀ ਗੱਲ ਕਰਦਾ ਯਾਨੀ ਬ੍ਰਹਮ ਕੀ ਹੈ ਬ੍ਰਹਮ ਬਾਰੇ ਦੱਸਣਾ ਜਿਹੜਾ ਉਹ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਬਾਰੇ ਗਿਆਨ ਰੱਖਦਾ ਹੈ ਹੁਣ ਬ੍ਰਹਮ ਕੌਣ ਸੀ ਬ੍ਰਹਮ ਜਿਹੜਾ ਆਤਮਾ ਨੂੰ ਜਨਮ ਲੈਂਦੀ ਹੈ ਕਿਹਾ ਕਿ ਉਹ ਬ੍ਰਹਮ ਜੋ ਸੱਚਖੰਡ ਜੋ ਬ੍ਰਹਮ ਨਹੀਂ ਹੁੰਦਾ ਕਿਉਂਕਿ ਦੋ ਹਿੱਸਿਆਂ ਹੁੰਦੇ ਨਹੀਂ ਜੋ ਕਰੈਕ ਹੋ ਗਏ ਦੋ ਹਿੱਸਿਆਂ ਹੋ ਗਏ ਉਹਨਾਂ ਨੇ ਜਨਮ ਲਿਆ ਜਿਨ੍ਹਾਂ ਜਿਹੜੇ ਕਰੈਕ ਹੀ ਨਹੀਂ ਹੋਏ ਇੱਕ ਹੋ ਕੇ ਇੱਕ ਜੋ ਸ਼ਬਦ ਪ੍ਰਗਟ ਹੋ ਕੇ ਉਹਨਾਂ ਵਰਗਾ ਹੋ ਜਾਂਦਾ ਇੱਕ ਗੱਲ ਠੀਕ ਹੈ ਪਰ ਜਿਹੜੇ ਕ੍ਰੈਕ ਹੋਏ ਨਹੀਂ ਉਹਨਾਂ ਨੂੰ ਇਹਨਾਂ ਦੇ ਕ੍ਰੈਕ ਹੋਣ ਦਾ ਪਤਾ ਹੈ ਉਹਨਾਂ ਦੀ ਬਾਣੀ ਹੈ ਹੁਕਮ ਉਹਨਾਂ ਦਾ ਜਿਹੜੇ ਕ੍ਰੈਕ ਹੋਏ ਹੀ ਨਹੀਂ ਜਿਹੜੇ ਕ੍ਰੈਕ ਹੋ ਗਏ ਉਹਨਾਂ ਨੂੰ ਤਾਂ ਹੁਕਮ ਸੁਣਿਆ ਬਿਲਕੁਲ ਨਹੀਂ ਜਦ ਇੱਕ ਹੋਏ ਉਹਨਾਂ ਦਾ ਸੁਣਿਆ ਮੈਂ ਗੱਲੀ ਇਸ ਕਰਕੇ ਜਿਹੜੇ ਕਰੈਕ ਹੋਏ ਨਹੀਂ ਸਤਖੰਡ 'ਚ ਬੈਠੇ ਰਹੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਇਹਨਾਂ ਦੀ ਹਿਸਟਰੀ ਆ ਸਾਰੀ ਗੱਲ ਗੁਰਬਾਣੀ ਦੀ ਉਹਨਾਂ ਨੇ ਦੱਸੀ ਇੱਕ ਕਰੈਕ ਹੋ ਕੇ ਇੱਕ ਹੋਇਆ ਇੱਕ ਕਰੈਕ ਹੋਇਆ ਹੀ ਨਹੀਂ ਦੋਹਾਂ 'ਚ ਫਰਕ ਇੱਕ ਤਾਂ ਟੁੱਟਿਆ ਹੀ ਨਹੀਂ ਇੱਕ ਟੁੱਟ ਕੇ ਜੁੜਿਆ ਚਾਹੇ ਜੁੜਿਆ ਹੋਏ ਜਾਈ ਹੋ ਗਿਆ ਜਿੰਨਾ ਚਿਰ ਟੁੱਟਿਆ ਉਹਨਾਂ ਚਿਰ ਖੱਜਲ ਖੋਰ ਹੋਇਆ ਖੱਜਲ ਖੋਰੀ ਗਾਲੀ ਹੈ ਟੁੱਟਣ ਦੀ ਕਰੇ ਖਾਣ ਦੀ ਇਹ ਸੰਸਾਰ ਚ ਆਉਣ ਦਾ ਮਤਲਬ ਹੈ ਕਿ ਇੱਕ ਦੇ ਦੋ ਟੁਕੜੇ ਹੋਏ ਦੋ ਟੁਕੜੇ ਹੁਣ ਕਿਵੇਂ ਜੋੜੀਏ ਇਸ ਤਰੀਕੇ ਨਾਲ ਜੋੜੀਏ ਪਤਾ ਹੀ ਨਾ ਲੱਗੇ ਕਦੇ ਟੁੱਟਿਆ ਵੀ ਸੀ ਲੇਕਿਨ ਟੁੱਟਦਾ ਉਹਨਾਂ ਨੇ ਦੇਖਿਆ ਸਾਨੂੰ ਗੱਲ ਵਿਸਰ ਗਈ ਇੱਥੇ ਕਿਉਂ ਆਇਆ ਜੋੜਨਾ ਹੈ ਇਹ ਕੌਣ ਆਇਆ ਇਹ ਯੁਗ ਮੈਂ ਇੱਕ ਇੱਕ ਆਇਆ ਤਾਂ ਗਿਆ ਸੀ ਇਹ ਕੌਣ ਵਾਸਤੇ ਆਇਆ ਤੂੰ ਪਰ ਕੀ ਹੋਇਆ ਜਨਮ ਤੋਂ ਹੋਇਆ ਮੋਣੀ ਮਾਇਆ ਸਾਰੀ ਜਿਹੜੀ ਕਹਾਣੀ ਦੱਸੀ ਹੈ ਇਹ ਰਾਮ ਹੈ ਰਾਮ ਦਾ ਮਨ ਟੁੱਟਿਆ ਰਾਮ ਦਾ ਹੀ ਮਨ ਲਛਮਣ ਹੈ ਰਾਮ ਦੀ ਬੁੱਧੀ ਸੀਤਾ ਇਹ ਦੋਏ ਵਿਛੜ ਗਏ ਤੇ ਅੱਡ ਹੋ ਸੀਤਾ ਲਛਮਣ ਵਿਛੜ ਗਿਆ ਰੋਇਆ ਰਾਮ ਨਕਾਲਾ ਪਿਆ ਨਕਾਲਿਆ ਗਿਆ ਕੱਢ ਦਿੱਤਾ ਗਿਆ ਸੱਚਖੰਡ ਚੋਂ ਵੀ ਜਾ ਇਹਨਾਂ ਨੂੰ ਦੋਹਾਂ ਨੂੰ ਮਨਾ ਕੇ ਮਨ ਨੂੰ ਆਪਣੇ ਨੂੰ ਮਨਾ ਕੇ ਔਰ ਬੁੱਧੀ ਨੂੰ ਮਨਾ ਕੇ ਕਿਉਂਕਿ ਸੱਚਖੰਡ ਦੇ ਨਾਲ ਮਨ ਬੁੱਧੀ ਦਾ ਟਕਰਾਅ ਹੋ ਗਿਆ ਜਿਹੜੇ ਸਾਬਤ ਤੇ ਉਹਨਾਂ ਨਾਲ ਇਹ ਟਕਰਾਅ ਹੋ ਗਿਆ ਮਤਭੇਦ ਹੋ ਗਿਆ ਮਤਭੇਦ ਹੋ ਗਿਆ ਆ ਜਿਹੜੀ ਗੁਰਮਤ ਹੈ ਸੱਚਖੰਡ ਦੀ ਮਤ ਹੁਣ ਇਹਦੇ ਨਾਲ ਜੇ ਦੀ ਏਕਤਾ ਹੋ ਗਈ ਮਨੋ ਕਿਉਂ ਨਹੀਂ ਇਕਤਾ ਕਰਦੇ ਤੇ ਮਨ ਮੁਖਾਂ ਦਾ ਇਸ ਨਾਲ ਟਕਰਾਓ ਹੈ ਜਿੰਨਾ ਜਰ ਮਨ ਜਿਉਂਦਾ ਰਹੂਗਾ ਮਨ ਦਾ ਵਜੂਦ ਕਾਇਮ ਰਹੂਗਾ ਇਹ ਨਾਲ ਟਕਰਾਓ ਰਹੂਗਾ ਜਿੱਦਣ ਇਹ ਨਾਲ ਟਕਰਾਓ ਹਟ ਗਿਆ ਸਾਜਖਣ ਚਲਾ ਜਾਊਗਾ ਬਸ ਇਹਨੂੰ ਐਡਮਿਟ ਕਰ ਲੂਗਾ ਵੀ ਇਹ ਠੀਕ ਹੈ ਮੈਂ ਗਲਤ ਹਾਂ ਇਹ ਸੱਚਖੰਡ ਦੀ ਮਤ ਹੈ ਵਿਚਾਰ ਉਹਨਾਂ ਦੀ ਸੋਚ ਹੈ ਸੱਚਖੰਡ ਦੀ ਰਲ ਕੇ ਰਹਿਣਾ ਇੱਕ ਸਮਝਣਾ ਵੈਰ ਵਿਰੋਧ ਨਹੀਂ ਕਰਨਾ ਆਪ ਨੂੰ ਨੀਵਾਂ ਸਮਝਣਾ ਉੱਚਾ ਨਹੀਂ ਸਮਝਣਾ ਸੰਕਾਰ ਨਹੀਂ ਕਰਨਾ ਸੱਚ ਤੇ ਰਹਿਣਾ ਝੂਠ ਨਹੀਂ ਬੋਲਣਾ ਹੈਰਾ ਫੇਰੀ ਨਹੀਂ ਕਰਨੀ ਮਨ 'ਚ ਕੋਈ ਕਪਟ ਨਹੀਂ ਰੱਖਣਾ ਇਹ ਸੱਚਖੰਡ ਦੀ ਮਤ ਉਹਨਾਂ ਦਾ ਸੁਭਾਅ ਹੈ ਐਂ ਕਹ ਲੋ ਇਹ ਜਿਹਾ ਸੁਭਾਅ ਹੋ ਜੂਗਾ ਇਹਦਾ ਸੱਚਖੰਡ ਤੇ ਚਲੇ ਜਾਓ ਆਪਣੇ ਘਰ ਸੱਚਖੰਡ ਦੇ ਘਰ ਹੈ ਦਾ ਨਿਰਾਕਾਰ ਜਿਹੜਾ ਹੈਗਾ ਜੀਵਾਤਮਾ ਇਹਦਾ ਦੇਸ ਅਸਲ ਕੀ ਹੈ ਸੱਚਖੰਡ ਹੈ ਸੱਚਖੰਡ ਵਸੇ ਨਿਰੰਤਰ ਜਦੋਂ ਨਿਰਾਕਾਰ ਹੋ ਕੇ ਬਸੂਗਾ ਸੱਚਖੰਡ ਬਸੂਗਾ ਜੇ ਮਾਇਆਦਾਰੀ ਹੋ ਕੇ ਬਸੂਗਾ ਤੇ ਮਾਇਆ ਬਸੂਗਾ ਫਿਰ ਮਾਇਆਦਾਰੀ ਪਰ ਇੱਕ ਦੀ ਵਿਆਖਿਆ ਕੀਤੀ ਇੱਕ ਕੀ ਹੈ ਸਾਬਤ ਹੈ ਜਿਹੜਾ ਇੱਕ ਸਾਬਤ ਹੈ ਜਦ ਇਹ ਸਾਬਤ ਹੋ ਜੂ ਵੀ ਇੱਕੋ ਇੱਕ ਦੀ ਇੱਕ ਦੇ ਲੱਛਣ ਨੇ ਦੱਸੇ ਹੋਏ ਇੱਕ ਦੇ ਗੁਣ ਦੱਸੇ ਹੋਏ ਨੇ ਓਮਕਾਰ ਕੀ ਹੈ ਇਹ ਗੁਪਤ ਪ੍ਰਗਟ ਹੋਣ ਦਾ ਹੀ ਹੈ ਗੁਪਤ ਪ੍ਰਗਟ ਹੋਏ ਵੇ ਸਾਂ ਲੋਕ ਰੱਖੇ ਪਾਓ ਇੱਕ ਚੁੱਪ ਵੀ ਕਰਕੇ ਬਹਿ ਸਕਦਾ ਬੋਲ ਵੀ ਸਕਦਾ ਜਦ ਬੋਲੂ ਫਿਰ ਉਹ ਆਕਾਰ ਬਣ ਜਾਂਦਾ ਉਹਦਾ ਜਿੰਨਾ ਚਿਰ ਗੁਪਤਾ ਚੁੱਪ ਹੈ ਉਹਨਾਂ ਚਿਰ ਪੂਰਨ ਜੋਤ ਹੈ ਉਹਨਾਂ ਚਿਰ ਸੁਣਨ ਸਮਾਦ ਹੈ ਉਹਨਾਂ ਚਿਰ ਸੁਣਨ ਸਮਾਦ ਹੈ ਜੇ ਚੁੱਪ ਹੈ ਇੱਕ ਸ਼ਬਦ ਸੂਰਤ ਫਿਰ ਸੁਣਨ ਸਮਾਦ ਹੈ ਸੁਣਨ ਸਮਾਦ ਸੁਣਨ ਸਮਾਦ ਨਹੀਂ ਸੁਣਨ ਹੈ ਸਹਿ ਸਮਾਦ ਹੈ ਸੁਣਨ ਸਮਾਦ ਵੀ ਕਿਹਾ ਇੱਥੇ ਸਹਿ ਸਮਾਦ ਹੋਊਗਾ ਜੇ ਰਚਨਾ ਨਹੀਂ ਫਿਰ ਸੁਣ ਸਮਾਦ ਕਿਉਂਕਿ ਰਚਨਾ ਹੁੰਦੇ ਸੁਣ ਸਮਾਦ ਨਹੀਂ ਹੁੰਦਾ ਸਹਿ ਸਮਾਦ ਨੂੰ ਚਿੰਤਾ ਹੁੰਦੀ ਹੈ ਸੁਣ ਸਮਾਦ ਨੂੰ ਚਿੰਤਾ ਨਹੀਂ ਹੁੰਦੀ ਸਹਿ ਸਮਾਜ ਚੁੱਪ ਹੈ ਕੋਈ ਦੇਖ ਵੀ ਰਿਹਾ ਕਰ ਵੀ ਰਿਹਾ ਕੰਟਰੋਲ ਵੀ ਕਰ ਰਿਹਾ ਕਿਸੇ ਚੀਜ਼ ਸਹਿਜ ਅਵਸਥਾ ਸਹਿਜ ਅਵਸਥਾ ਵਿੱਚ ਉਹਦਾ ਦਿਮਾਗ ਕੰਮ ਕਰ ਰਿਹਾ ਉਹਦੀ ਬੁੱਧ ਕੰਮ ਕਰ ਰਹੀ ਹੈ ਸੋਨੂੰ ਦੇ ਵਿੱਚ ਕੋਈ ਕੰਮ ਹੈ ਨਹੀਂ ਬੁੱਧ ਨਹੀਂ ਕੰਮ ਨਹੀਂ ਕਰ ਰਹੀ ਇੰਨਾ ਹੀ ਫਰਕ ਹੈ ਸੁਣਨ ਲਓ ਸ਼ਾਇਦ ਹੋ ਤੁਸੀਂ ਇੱਕ ਤਾਂ ਉਹਦਾ ਸਾਡੇ ਕੋਲ ਕੋਈ ਕੰਮ ਹੈ ਸੀ ਸੋਚ ਰਹੇ ਇੱਕ ਤਾਂ ਕੰਮ ਹੈ ਨਹੀਂ ਸੋਚ ਨਹੀਂ ਰਹੇ ਜੇ ਸੋਚ ਨਹੀਂ ਰਹੇ ਤਾਂ ਸੁਣ ਸਵਾਲ ਹੈ ਜੇ ਸੋਚ ਰਹੇ ਆ ਤਾਂ ਸਹਿ ਸਮਾਦ ਸਹਿਜ ਦਾ ਵੀ ਸਵਾਦੀ ਅੱਜ ਲੱਗਦਾ ਹਾਂ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਜਿੰਨਾ ਚ ਰਚਨਾ ਸੁਣ ਸਮਾਦ ਨਹੀਂ ਹੋ ਸਕਦੀ ਸਹਿਜ ਸਮਾਦ ਹੋਊਗੀ ਸਾਇ ਸਮਾਧੀ ਚਿੰਤਾ ਚਿੰਤਾ ਦੀ ਸਮਾਧੀ ਹੁੰਦੀ ਹੈ ਸਾਇ ਸਮਾਧੀ ਆਸਾ ਚਿੰਤਾ ਵੀ ਪਰ ਉਹ ਇਹਦੀ ਚਿੰਤਾ ਨਹੀਂ ਹੈ ਜਿਹੜੀ ਬਸ ਤੋਂ ਬਾਹਰ ਹੈ ਦੋ ਪ੍ਰਕਾਰ ਦੀ ਚਿੰਤਾ ਇੱਕ ਤਾਂ ਚਿੰਤਾ ਸਾਡੇ ਬਸ ਤੋਂ ਬਾਹਰ ਹੈ ਕਿ ਚਿੰਤਾ ਸਾਡੇ ਕੋਲ ਰੋਟੀ ਪਈ ਹੈ ਕਿਸੇ ਦੀ ਵੀ ਚੇਤਾ ਜਾਂ ਜਿਆਦਾ ਉਹਨੂੰ ਦੇ ਦੇਣੀ ਹੈ ਵੀ ਆ ਭਾਈ ਤੇਰੀ ਰੋਟੀ ਆ ਤੂੰ ਖਾ ਲੈ ਜੇ ਭੁੱਲ ਗਏ ਆਪਾਂ ਭੁੱਲਣ ਦੀ ਨਾ ਭੁੱਲਣ ਦੀ ਜਨਤਾ ਹੈ ਉਹਨੇ ਸਾਰਿਆਂ ਸਾਰਿਆਂ ਨੂੰ ਰੇਡੀ ਨੂੰ ਬਚਾਉਣਾ ਜਿਹਨੇ ਕੀਤੇ ਕੀਤਾ ਸੋਚੇ ਚੇਤਾ ਦਾ ਹੀ ਜਨ ਤਾਂ ਹੀ ਨਹੀਂ ਭੁੱਲਦਾ ਉਹ ਭੁੱਲਦਾ ਹੀ ਹੈ ਉਹਨੂੰ ਨਾ ਭੁੱਲਣ ਦੀ ਚਿੰਤਾ ਮੈਂ ਭੁੱਲਣਾ ਨਹੀਂ ਜਦ ਸਾਨੂੰ ਚਿੰਤਾ ਵਿਸਰ ਜਾਂਦੀ ਹੈ ਫਿਰ ਅਸੀਂ ਭੁੱਲ ਜਾਂਦੇ ਚਿੰਤਾ ਸਾਨੂੰ ਭੁੱਲਣ ਤੋਂ ਬਚਾਉਂਦੀ ਹੈ ਅਸੀਂ ਕਿਸੇ ਚੀਜ਼ ਨੂੰ ਭੁੱਲਣਾ ਨਹੀਂ ਜੇ ਤਾਂ ਉਹਦੀ ਚਿੰਤਾ ਤਾਂ ਸਾਡੇ ਅੰਦਰ ਹੈ ਹਰ ਵਕਤ ਕਿ ਭੁੱਲਣਾ ਨਹੀਂ ਕੰਮ ਕਰਨਾ ਜਦੋਂ ਵਿਸਰ ਗਿਆ ਚਿੰਤਾ ਹਟ ਗਈ ਉਹ ਭੁੱਲ ਗਿਆ ਆਦਮੀ ਜੇ ਉਗਣ ਭੁੱਲ ਜਾਂਦਾ ਵਿਸਰ ਜਾਂਦਾ ਹੋਰ ਪਾਸੇ ਲੱਗ ਜਾਂਦਾ ਕੋਈ ਗੱਲ ਭੁੱਲ ਜਾਂਦੀ ਕਰਤਾ ਆਪ ਉਹ ਭੁੱਲ ਹੈ ਭੁੱਲ ਜ਼ਰਾ ਦਾ ਭੁੱਲ ਆਹੀਂ ਭੁੱਲ ਉਹ ਆਪਣੇ ਕੰਮ ਦੇ ਪ੍ਰਤੀ ਹਮੇਸ਼ਾ ਜਾਗਰੂਕ ਹੈ ਜਾਗਰੂਕ ਹੋਣਾ ਹੀ ਚਿੰਤਨ ਕੋਈ ਵੀ ਗੱਲ ਉਹਦੇ ਵਾਸਤੇ ਵਾਰ ਨਹੀਂ ਹੈ ਫੇਰ ਵੀ ਉਹਨੂੰ ਚਿੰਤਾ ਸਰਬ ਕੀ ਚਿੰਤਾ ਜਿਸ ਮਨ ਤਿਸਤੇ ਵਰਤਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਫੇਰ ਜਿਹਨੇ ਸੇਸੀ ਪੈਦਾ ਕੀਤੀ ਹੈ ਚਿੰਤਾ ਉਹਨੂੰ ਹੈ ਜਿਹਨੇ ਜਾਨਵਰ ਪਾਲੇ ਨੇ ਜ਼ਿਆਦਾ ਉਹਨੂੰ ਚਿੰਤਾ ਹੈ ਐਡਵਾਂਸ ਚਿੰਤਾ ਹੈ ਐਡਵਾਂਸ ਉਹਨੇ ਰੱਖਣਾ ਜਮਾ ਕਰਕੇ ਉਹਨਾਂ ਵਾਸਤੇ ਚਿੰਤਾ ਹੈ ਅਸੀਂ ਚਿੰਤਾ ਵੇ ਮਗਰੋਂ ਕਰਦੇ ਸਾਂਝਵਾਲੀ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਤੁਸੀਂ ਜੋ ਕਰਨਾ ਹੈ ਕੰਮ ਉਹ ਕਰੋ ਜਿਹੜੇ ਕੰਮ ਵਾਸਤੇ ਤੁਹਾਨੂੰ ਭੇਜਿਆ ਨਾ ਉਹ ਕਰੋ ਇੱਕ ਦੀਆਂ ਖੂਬੀਆਂ ਨੇ ਸਾਰੀ ਇੱਕ ਕੀ ਹੈ ਓੰਕਾਰ ਇੱਕ ਸਾਰੇ ਮੰਨਦੇ ਨੇ ਇੱਕ ਪਰ ਇੱਕ ਦੀ ਵਿਆਖਿਆ ਕੋਈ ਨਹੀਂ ਕਰਦਾ ਇੱਕ ਵਾਰ ਦੱਸਦਾ ਕੋਈ ਨਹੀਂ ਕੋਈ ਧਰਮ ਨਹੀਂ ਦੱਸ ਰਿਹਾ ਕੋਈ ਮਤ ਨਹੀਂ ਦੱਸ ਰਹੀ ਗੁਰਬਾਣੀ ਨੇ ਇੱਕ ਤੋਂ ਸਟਾਰਟ ਕੀਤੀ ਇੱਕ ਦੱਸਣਾ ਇੱਕ ਕੀ ਹੈ ਸਾਰੀ ਗੁਰਬਾਣੀ ਚ ਇੱਕ ਸਮਝਾਉਣਾ ਕੀ ਹੈ ਇਹਦਾ ਵਿਸ਼ਾ ਹੀ ਕੋਈ ਨਹੀਂ ਗੁਰਬਾਣੀ ਦਾ ਦੁਨੀਆ ਦਾ ਕੋਈ ਧਰਮ ਕੋਈ ਗ੍ਰੰਥ ਐਸਾ ਨਹੀਂ ਹੈ ਜਿਹਦਾ ਵਿਸ਼ਾ ਕੇਵਲ ਇੱਕ ਹੋਵੇ ਕੋਈ ਗ੍ਰੰਥ ਤਰਨ ਗ੍ਰੰਥ ਜਿਹਦਾ ਵਿਸ਼ਾ ਹੀ ਇੱਕ ਹੋਵੇ ਕਿ ਇੱਕ ਕੀ ਹੈ ਜਿਹਨੂੰ ਇੱਕ ਕਹਿੰਦੇ ਜਿਹਦੇ ਤੇ ਸਾਰੀਆਂ ਮਤਾਂ ਸਹਿਮਤ ਨੇ ਕਿ ਗੋੜ ਇੱਕ ਹੈ ਅੱਲਾ ਇੱਕ ਹੈ ਪਰਮੇਸ਼ਰ ਇੱਕ ਹੈ ਭਗਵਾਨ ਇੱਕ ਹੈ ਜੋ ਵੀ ਕੁਝ ਕਹਿੰਦੇ ਨੇ ਉਹ ਇੱਕ ਕੀ ਹੈ ਇਹ ਵਿਸ਼ਾ ਸਿਰਫ ਗੁਰਬਾਣੀ ਦਾ ਗੁਰਮਤ ਦਾ ਵਿਸ਼ਾ ਹੀ ਇਹ ਹੈ ਔਰ ਵਿਸ਼ਾ ਹੀ ਕੋਈ ਨਹੀਂ ਲੋਕ ਭਲਾਈ ਕੋਈ ਵਿਸ਼ਾ ਨਹੀਂ ਸਮਾਜ ਸੁਧਾਰ ਕੋਈ ਵਿਸ਼ਾ ਨਹੀਂ ਸਮਾਜ ਸੁਧਾਰ ਸਾਡੀ ਡਿਊਟੀ ਨਹੀਂ ਉਹਦੀ ਡਿਊਟੀ ਹੈ ਜਿਹਨੇ ਸਮਾਜ ਬਣਾਈ ਹੈ ਕਿਤਨੂੰ ਲੈ ਕੇ ਜਾਂਦਾ ਕਿਵੇਂ ਕਰਦਾ ਇਹ ਸਭ ਉਹਦੀ ਡਿਊਟੀ ਹੈ ਇਹ ਵਿਦਵਾਨਾਂ ਦੇ ਆਪਣੇ ਬਣਾਏ ਨੇ ਪਾਗ ਲਾਉਂਦੇ ਜਿਹਨਾਂ ਨੂੰ ਵਿਸ਼ੇ ਦਾ ਨਹੀਂ ਪਤਾ ਵਿਸ਼ਾ ਕੀ ਹੈ ਗੁਰਬਾਣੀ ਦਾ ਉਹ ਉਹਨਾਂ ਦੀ ਬੁੱਧੀ ਹੋਈ ਨਹੀਂ ਹੈ ਨਹੀਂ ਉਹ ਹੋਰ ਹੋਰ ਚੀਜ਼ਾਂ ਚ ਲੱਭਦੇ ਨੇ ਜਿੰਨੀ ਕੋਲਾਂ ਦੀ ਬੁੱਧੀ ਉਹ ਜੀ ਗੱਲ ਲੱਭ ਲੈਂਦੇ ਉਹ ਵਿਸ਼ੇ ਸਾਰੇ ਹੀ ਨੇ ਉਹ ਕਰਨ ਦੀ ਜਦ ਗੱਲ ਕਰਨੀ ਵਿਸ਼ੇ ਸਾਰੇ ਆ ਜਾਣਗੇ ਆਦਮੀ ਨਾਲ ਸਮਾਜ ਚੱਲਦੀ ਹੈ ਆਦਮੀ ਬੁਰਾ ਤਾਂ ਬੁਰਾਈ ਬਾਜੂਗੀ ਬੁਰੇ ਕੰਮ ਕਰੂਗਾ ਭਲਾ ਤਾਂ ਭਲੇ ਕੰਮ ਕਰੂਗਾ ਉਹਦੇ ਨਾਲ ਸਮਾਜ ਬਣਨੀ ਹੈ ਬੁਰਾਈ আর ਭਲਾਈ ਨਾਲ ਸਮਾਜ ਬਣਨੀ ਹੈ ਉਹ ਗੱਲ ਅਲੱਗ ਹੈ ਕਿ ਗੁਰਬਾਣੀ ਕਹਿੰਦੀ ਹੈ ਆਦਮੀ ਨੂੰ ਤੇ ਚੰਗਾ ਬਣ ਭਲਾ ਬਣ ਉਹ ਆਪੇ ਹੀ ਸਮਾਜ ਸੁਧਾਰ ਹੋ ਜਾਣਾ ਉਹ ਆਪੇ ਹੀ ਹੋ ਜਾਣਾ ਸਮਾਜ ਸੁਧਾਰ ਸਮਾਜ ਸੁਧਾਰ ਵਿਸ਼ਾ ਨਹੀਂ ਹੈ ਗੁਰਬਾਣੀ ਗੁਰਬਾਣੀ ਦਾ ਹਾਂ ਇਹ ਵਿਸ਼ਾ ਜ਼ਰੂਰ ਹੈ ਵੀ ਤੂੰ ਦੋ ਥਾਂ ਹੋ ਗਿਆ ਹੁਣ ਤੂੰ ਇੱਕ ਹੋ ਕੇ ਘਰ ਕਿਵੇਂ ਜਾਏਗਾ ਇਹ ਵਿਸ਼ਾ ਇੱਕ ਕਿ ਕਿਵੇਂ ਹੁਣ ਤੂੰ ਤਾਂ ਵੀ ਵਿਸ਼ਾ ਇੱਥੇ ਹੋ ਗਿਆ ਹੁਣ ਉਹ ਇੱਕ ਆ ਇੱਕ ਤੁਹਾਨੂੰ ਦਰਸ਼ਨ ਕਿਵੇਂ ਹੋਊਗਾ ਇੱਕ ਦਾ ਵੀ ਵਿਸ਼ਾ ਤੈਨੂੰ ਆਤਮ ਦਰਸ਼ਨੇ ਤੂੰ ਦੋਤਾ ਹੋਇਆ ਹੈ ਜਦ ਤੂੰ ਇੱਕ ਹੋਏਗਾ ਤੈਨੂੰ ਆਪਣਾ ਆਪੇ ਪਤਾ ਲੱਗ ਜਾਣਾ ਤੂੰ ਇੱਕ ਬਾਹਰੋਂ ਕਿਤੇ ਦਰਸ਼ਨ ਨਹੀਂ ਹੋਣਾ ਬਾਹਰੋਂ ਤਾਂ ਹੋਊਗਾ ਅੱਖਾਂ ਨਾ ਹੋਊਗਾ ਤੈਨੂੰ ਆਪਣਾ ਹੀ ਦਰਸ਼ਨ ਹੋਣਾ ਤੈਨੂੰ ਆਪਣੀ ਨੂੰ ਸਮਝ ਆਉਣੀ ਹੈ ਮੈਂ ਹੁਣ ਇੱਕ ਇਹ ਜਾ ਹੁੰਦਾ ਹੋਰ ਇੱਕ ਦਾ ਦਰਸ਼ਨ ਕਿਤੋਂ ਨਹੀਂ ਹੋਣਾ ਇਹ ਵੀ ਇਹਦੇ ਵਿੱਚ ਹੀ ਆ ਗਿਆ ਇਹ ਗੱਲਾਂ ਉਹ ਇੱਕ ਦੀ ਵਿਆਖਿਆ ਦੇ ਵਿੱਚ ਹੀ ਆ ਗਈਆਂ ਇੱਕ ਦਾ ਗਿਆਨ ਕਰਾ ਰਹੀ ਹੈ ਬਾਣੀ ਇੱਕ ਦਾ ਗਿਆਨ ਕੀ ਹੈ ਤਾਂ ਗੁਰ ਪ੍ਰਸਾਦ ਹੈ ਗੁਰ ਪ੍ਰਸਾਦ ਦਾ ਮਤਲਬ ਇੱਕ ਦਾ ਗਿਆਨ ਕਰਾ ਰਹੀ ਹੈ ਇੱਕ ਕੀ ਹੁੰਦਾ ਹੈ ਪਹਿਲਾਂ ਇੱਕ ਦੀ ਵਿਆਖਿਆ ਜਦ ਕੀਤੀ ਕਹਿੰਦੇ ਇੱਕ ਜਿਹੜਾ ਹੁੰਦਾ ਭਾਈ ਓੰਕਾਰ ਹੁੰਦਾ ਓੰਕਾਰ ਕੀ ਹੁੰਦਾ ਉਹ ਹੁੰਦੀ ਹੈ ਜੋਤ ਜੇ ਉਹਨੇ ਆਪਣਾ ਆਕਾਰ ਬਣਾਉਣਾ ਹੋਵੇ ਨਾ ਦੇ ਤਾਂ ਉਹਦੇ ਸ਼ਬਦ ਹੁੰਦੀ ਹੈ ਦੇ ਸ਼ਬਦ ਕੀ ਹੁੰਦਾ ਇੱਕ ਦਾ ਇੱਛਾ ਇੱਛਾ ਕਿਉਂਕਿ ਜੋ ਲਹਿਰ ਉੜਦੀ ਹੈ ਇੱਛਾ ਉੜਦੀ ਹੈ ਉਹ ਉਹਦੀ ਦੇ ਜੇ ਤਾਂ ਉੱਠੀ ਹੈ ਮਾਇਆ ਦੀ ਇੱਛਾ ਸੱਚ ਖਣ ਤੋਂ ਸੱਚ ਤੋਂ ਨੈਗੇਟਿਵ ਇੱਛਾ ਸੱਚ ਤੋਂ ਨੈਗੇਟਿਵ ਇੱਛਾ ਉੱਠੀ ਹੈ ਫਿਰ ਤਾਂ ਦੋ ਹੋ ਗਿਆ ਗ੍ਰਹਿਬ ਹੋ ਗਿਆ ਬੜਾ ਬਣਨ ਦੀ ਇੱਛਾ ਫਿਰ ਤਾਂ ਗ੍ਰਹਿਬ ਹੋ ਗਿਆ ਹੈ ਦੇ ਅੱਡ ਹੋ ਗਈ ਆਪ ਅੱਡ ਹੋ ਗਈ ਜੇ ਤਾਂ ਅੱਡ ਹੋ ਗਿਆ ਮਨ ਅੱਡ ਹੋ ਮਨ ਇਹਦੀ ਝੂਠੀ ਰਹੀ ਹੈ ਫਿਰ ਜਾਏ ਖਨਵੇ ਝੂਠੀ ਦੇਹੀ ਇਹ ਝੂਠੀ ਦੇਹੀ ਹੈ ਜਿਹੜਾ ਮਨ ਮਨ ਝੂਠਾ ਨਾ ਮਨ ਇਹਦੀ ਦੇਹੀ ਹੈ ਅਸਲ ਦੇ ਵਿੱਚ ਇਹ ਦੇਹੀ ਝੂਠੀ ਹੈ ਫਿਰ ਸੱਚੀ ਕਿਵੇਂ ਪੈਦਾ ਹੋਣੀ ਹੈ ਸੱਚੀ ਜਿਹੜੇ ਕੋਏ ਉਗਵੇ ਜੋ ਸ਼ਬਦ ਪ੍ਰਗਟ ਹੋਣੋ ਸੱਚੀ ਦੇਹੀ ਹੈ ਉਹ ਸਾਰੇ ਸੱਚਿਆਂ ਦੀ ਦੇਹੀ ਹੈ ਸੱਚਿਆਂ ਦੀ ਇੱਕੋ ਦੇਹੀ ਹੈ ਸੱਚਖੰਡ ਦਾ ਜੋ ਸ਼ਬਦ ਹੈ ਹੁਕਮ ਹੈ ਉਹ ਦੇਹੀ ਹੈ ਉਹਦੇ ਜਲੀਨ ਹੁਣ ਉਹੀ ਆਕਾਰ ਹੈ ਉਹੀ ਆਕਾਰ ਆਕਾਰ ਉਹੀ ਹੈ ਜਹੀ ਆਕਾਰ ਹੈ ਓਮ ਜੋਤ ਹੈ ਕਿਵੇਂ ਪਤਾ ਲੱਗਿਆ ਸਾਨੂੰ ਓਮ ਜੋਤ ਹੈ ਕਿਉਂਕਿ ਓਮ ਨੂੰ ਗੁਰਮੁਖੀ ਕਿਹਾ ਓਮ ਗੁਰਮੁਖੀ ਕਿਉ ਆਕਾਰਾ ਆਕਾਰਾ ਤਾਂ ਹੀਰਕਾਰਕ ਆਪੇ ਸ਼ਬਦ ਸਵਰਨ ਹਰ ਸ਼ਬਦ ਰੂਪ ਜਗਾਰਾ ਕੀਤਾ ਔਰ ਸ਼ਬਦ ਰੂਪ ਕੀ ਹੈ ਬਗਾੜਨ ਹਾਰਾ ਨਹੀਂ ਸਵਾਰਨ ਹਾਰਾ ਸਾਡਾ ਜਿਹੜਾ ਸ਼ਬਦ ਹੈ ਮਨ ਇਹ ਬਗਾੜਨ ਹਾਰਾ ਇਹਨੇ ਬਕਾਰ ਪੈਦਾ ਕਰ ਲਿਆ ਆਪਣੇ ਅੰਦਰ ਆਪਣਾ ਆਪਾ ਹੀ ਬਗਾੜ ਲਿਆ ਪੈਰ ਪਹਾੜਾ ਮਾਰਿਆ ਕੀ ਪਹਾੜਾ ਮਾਰਿਆ ਕੀ ਮਾਰਿਆ ਕਬੀਰ ਕੀ ਕਹਿੰਦਾ ਉਪਜਾ ਬੂਤ ਕਮਾਲ ਕਮਾਲ ਦਾ ਬੁੱਤ ਪੈਦਾ ਹੋਇਆ ਮਨ ਹਰ ਕਾ ਸਿਮਰਨ ਛੱਡ ਕੇ ਕਰਨਾ ਮਾਲ ਅਮਾਇਆ ਨੀਚਾ ਲੈ ਆਇਆ ਕਰ ਫਰਦਾ ਸਿਮਰਨ ਛੱਡਤਾ ਸਿਮਰਨ ਛੱਡਤਾ ਲੈ ਆਇਆ ਮਾਇਆ ਔਗਣ ਲਿਆ ਗੁਣ ਤਿਆਗ ਤੇ ਔਗਣ ਲਿਆ ਵਕਾਰ ਲਾਇਆ ਕਰ ਇਹ ਕੋਹੜਾ ਮਾਰ ਲਿਆ ਮਨ ਆਡਾ ਹੋ ਗਿਆ ਜੇ ਟਾਡ ਹੋ ਗਿਆ ਦਾੜ ਹੋ ਗਿਆ ਉਹਨੂੰ ਔਗਣ ਪਸੰਦ ਨਹੀਂ ਇਹਨੂੰ ਗੁਣ ਪਸੰਦ ਨਹੀਂ ਗੁਣ ਤਾਂ ਪਸੰਦ ਨੇ ਇਹਨੂੰ ਪਰ ਔਗਣ ਛੱਡ ਕੇ ਔਗਣ ਵੀ ਨਾਲੇ ਰਹਿਣ ਗੁਣ ਤਾਂ ਪਸੰਦ ਨੇ ਪਰ ਔਗਣ ਵੀ ਔਗਣਾਂ ਦੇ ਹੁੰਦੇ ਹੋਏ ਗੁਣ ਮਿਲ ਜਾਣ ਉਹ ਮਿਲਦੇ ਨਹੀਂ ਨਿਰਮੋਹੀ ਹੋਣਾ ਗੁਣ ਮੋਹ ਛੱਡੇ ਤਾਂ ਨਿਰਮੋਹੀ ਹੋਵੇ ਉਹ ਤਾਂ ਨਹੀਂ ਛੱਡਣਾ ਨਿਰਮੋਹੀ ਹੋ ਜਾ ਇਹ ਕਿਵੇਂ ਹੋ ਜਾਏਗਾ ਸਚਿਆਰਾ ਚੰਗਾ ਸੱਚ ਨੂੰ ਪ੍ਰੇਮ ਕਰਦਾ ਪਰ ਝੂਠ ਦੇ ਬਿਨਾ ਛੱਡਿਆ ਤੇ ਸਚਿਆਰਾ ਹੋ ਜਾ ਕਿਵੇਂ ਹੋ ਜਾਏਗਾ ਔਗੜਾਂ ਨੂੰ ਬਿਨਾ ਛੱਡੇ ਤੇ ਦੋ ਜਾਂ ਤਿੰਨ ਲੱਡੂ ਚਾਹੁੰਦਾ ਵੀ ਔਗੜ ਵੀ ਰਹਿਣ ਕੋਲੇ ਗੁਣ ਵੀ ਆ ਜਾਣ ਇਹ ਨਹੀਂ ਆਉਂਦਾ ਇਹ ਜੀ ਗੱਲ ਹੈ ਗੁਰਬਾਣੀ ਚੋਂ ਹੀ ਪਤਾ ਲੱਗੂਗਾ ਇਹ ਸਾਰੇ ਅਰਥ ਨੂਰ ਮੰਤਰ ਨੂੰ ਇਹ ਵਿਆਖਿਆ ਕੀਤੀ ਹੈ ਗੁਰਬਾਣੀ ਚੋਂ ਸਾਰੇ ਗੁਰਬਾਣੀ ਨੂੰ ਜੇ ਚੰਗੀ ਤਰ੍ਹਾਂ ਸਮਝ ਲਈਏ ਤਾਂ ਇਹ ਇਹਨਾਂ ਲਫ਼ਜ਼ਾਂ ਦੇ ਪਤਾ ਲੱਗੂਗਾ ਐਵੇਂ ਨਹੀਂ ਪਤਾ ਲੱਗੂ ਐਵੇਂ ਤਾਂ ਸ਼ਬਦ ਸ਼ਬਦ ਦੇ ਅਰਥ ਕੀਤੇ ਨੇ ਰਹੇ ਨੇ ਪਤਾ ਨਹੀਂ ਉਹਨਾਂ ਨੂੰ ਲੱਗਿਆ ਓਮਕਾਰ ਦੇ ਅਰਥ ਨਹੀਂ ਕਿਸੇ ਨੇ ਡਿਫਾਈਨ ਕੀਤੇ ਇਹ ਕੱਟ ਹੈ ਓਮਕਾਰ ਅੱਡ ਕਿ ਓਮਕਾਰ ਬ੍ਰਹਮਾ ਉਤਪਤ ਦੇਖੋ ਓਮਕਾਰ ਦਾ ਲਫ਼ਜ਼ ਓਮਕਾਰ ਨੇ ਬ੍ਰਹਮਾ ਪੈਦਾ ਕੀਤਾ ਬ੍ਰਹਮਾ ਕਾ ਪੈਦਾ ਕੀਤਾ ਹੁਕਮ ਨੇ ਪੈਦਾ ਕੀਤਾ ਨਾ ਓਮ ਔਰ ਆਕਾਰ ਜੇ ਆਪਾਂ ਸਮਝ ਲਈਏ ਕਿ ਲੋਹਾ ਇੱਕ ਲੋਹੇ ਦੀ ਤਲਵਾਰ ਹੈ ਲੋਹੇ ਦੀ ਤਲਵਾਰ ਬਣਾਈ ਹੈ ਨਾ ਅੱਡ ਛੇਪ ਦਿੱਤੀ ਉਹਨੂੰ ਜਿਹੜੀ ਛੇਪ ਦਿੱਤੀ ਅੱਡ ਉਹੀ ਆਕਾਰ ਉਹ ਸ਼ਬਦ ਜਿਵੇਂ ਪਾਣੀ ਜੋ ਲਹਿਰ ਪੈਦਾ ਹੋਈ ਹੈ ਲਹਿਰ ਕੀ ਹੈ ਪਾਣੀ ਹੋਈ ਹੈ ਹੁਕਮ ਲਹਿਰ ਹੈ ਉਹਦੀ ਮਨ ਵੀ ਲਹਿਰ ਇਹ ਮਨ ਲਹਿਰੀ ਗੱਡ ਸੀ ਜੇ ਲਹਿਰ ਨੂੰ ਰੋਕਦੀ ਹੈ ਜਦੋਂ ਸਮਾ ਜਾਂਦੀ ਹੈ ਜਾਂ ਲਹਿਰ ਨੂੰ ਰੋਕਣਾ ਜਦ ਇਹ ਡਾਊਨ ਹੋ ਜਾਣਾ ਨੇ ਜਿੰਨਾ ਜਦ ਚੱਲਦੀ ਹੈ ਉਹਨਾਂ ਜਿਹੜੇ ਲਹਿਰ ਹੈ ਮਨ ਜਿੰਨਾ ਜਦ ਉੜਦਾ ਹੈ ਨਾ ਚੱਲਦਾ ਹੈ ਉਹਨਾਂ ਜਿਹੜੇ ਦਾ ਵਜੂਦ ਹੈ ਜੱਟ ਤੇ ਗਿਆ ਖਤਮ ਸੁੱਤੇ ਪਿਆ ਦਾ ਮਨ ਨਹੀਂ ਹੁੰਦਾ ਬੇਹੋਸ਼ ਹੁੰਦੇ ਮਨ ਨਹੀਂ ਹੁੰਦਾ ਜੇ ਮਨ ਨੂੰ ਰੋਕਦੀ ਹੈ ਖਤਮ ਜਦ ਚਲਾਇਮਾਨ ਹੈ ਜਿੰਨਾ ਜਲ ਲਹਿਰ ਜਿੰਨਾ ਉਹਨਾਂ ਜਿਹੜੇ ਲਹਿਰ ਦਾ ਵਜੂਦ ਹੈ ਜਿੰਨਾ ਚਿਰ ਲਹਿਰ ਚੱਲਦੀ ਹੈ ਲਹਿਰ ਰੁਕੀ ਹੋ ਲਹਿਰ ਖਤਮ ਓੰਕਾਰ ਹੈ ਪਹਿਲਾ ਬੋਲ ਹੈ ਇਹਨੂੰ ਪਛਾਣ ਲਿਆ ਇੱਕ ਨੂੰ ਆਪਾਂ ਨੇ ਹੁਣ ਇਹ ਬੁਝਾਰ ਹੈ ਕੀ ਹੈ ਇੱਕ ਬੁਝਾਰਤ ਦੁਨੀਆ ਦੇ ਵਿੱਚ ਸਾਰੀਆਂ ਵਕਤਾਂ ਇੱਕ ਦੀ ਗੱਲ ਕਰਦੇ ਨੇ ਦੱਸ ਨਹੀਂ ਇੱਕ ਕੀ ਹੈ ਇਹ ਇੱਕ ਹੀ ਬੁਝਾਰਤ ਹੈ ਸਾਰੀ ਗੁਰਬਾਣੀ ਦੀ ਕਹਾ ਬੁਝਾਰਤ ਬੁਝੇ ਤੋਰਾ ਬਸੂਆ ਬੁਝਣ ਨਾਲ ਬੁਝਾਰਤ ਵੱਡੀ ਹੈ ਵੱਡ ਵੱਡਿਆਂ ਦੇ ਨਹੀਂ ਬੁਝ ਹੋਈ ਗੁਰਾ ਇੱਕ ਤੇ ਹੈ ਬੁਝਾਈ ਬੁਝਾਰਤ ਹੈ ਗੁਰਾ ਇੱਕ ਦੇ ਬੁਝਾਈ ਜਿਹੜਾ ਇੱਕ ਸਭਨਾ ਜੀਆਂ ਦਾ ਇੱਕ ਦਾਤਾ ਸੋਨਾ ਬਿਸਰਨ ਜਾਈ ਜਿਹਨੂੰ ਸਾਰੇ ਜੀਆਂ ਦਾ ਇੱਕ ਦਾਤਾ ਕਹਿੰਦੇ ਉਹ ਇੱਕ ਕੀ ਹੈ ਬੁਝਾਰਤ ਹੈ ਬੁਝਾਰਤ ਬਾਰੇ ਅਤਾ ਪਤਾ ਦੱਸਿਆ ਇਹਨਾਂ ਅੱਠ ਗੁਣਾਂ ਦੇ ਵਿੱਚ ਅੱਠੇ ਨੇ ਨੌਵਾਂ ਥੱਲੇ ਜਿਹੜਾ ਗੁਰਪ੍ਰਸਾਦ ਆ ਉਹ ਤਾਂ ਇਹਦੇ ਨਾਲ ਪਤਾ ਲੱਗੂਗਾ ਜਰੀਏ ਗੁਰਪ੍ਰਸਾਦ ਦੇ ਥਰੂ ਗਿਆਨ ਦਾ ਪ੍ਰਸਾਦ ਮਿਲੂਗਾ ਗਿਆਨ ਦੀ ਕਿਰਪਾ ਹੋਊਗੀ ਰੋਸ਼ਨੀ ਅੰਦਰ ਵਧੂਗੀ ਰੋਸ਼ਨੀ ਕਦ ਵਧੂਗੀ ਜਦੋਂ ਇੱਕ ਹੋ ਜੂ ਆਪ ਰੋਸ਼ਨੀ ਉਦੋਂ ਹੋਈ ਹੋਈ ਹੈ ਜਦ ਇਹਦੀ ਰੋਸ਼ਨੀ ਵਧੂਗੀ ਆਪ ਹੋ ਜਾਊਗਾ ਇਹਨੂੰ ਆਪਣਾ ਹੀ ਗਿਆਨ ਹੋ ਜਾਊਗਾ ਤੂੰ ਗਿਆਨ ਹੋ ਜਾਊਗਾ ਰੋਸ਼ਨੀ ਕਦੇ ਬਾਹਰ ਆਉਣੀ ਆਉਣੀ ਇਹਦੀ ਰੋਸ਼ਨੀ ਦੋ ਥਾਂ ਹੋਈ ਹੋਈ ਹੈ ਪਰਮ ਪੈਦਾ ਹੋ ਗਿਆ ਪਰਮ ਦੂਰ ਹੋ ਜਾਊਗਾ ਚਾਨਣ ਪੂਰਾ ਹੋ ਜਾਊਗਾ ਬੁੱਧ ਪੂਰਨ ਹੋ ਜੂਗੀ ਬੁੱਧ ਪੂਰੀ ਨਹੀਂ ਹੋਣੀ ਦੀ ਜਨ ਨਾਨਕ ਪੂਰਨ ਬੁੱਧ ਤੇ ਬੁੱਧ ਪੂਰਨ ਹੋ ਜੂਗੀ ਪੂਰੀ ਬੁੱਧ ਹੋ ਜੂਗੀ ਪੂਰਨ ਜੋਤ ਜਗਾ ਘਟ ਮੈਂ ਦਸੋ ਜਗਾ ਕਹਿੰਦਾ ਪੂਰਨ ਜੋਤ ਜਗਾ ਘਟ ਮੈਂ ਜਦ ਜੋਤ ਪੂਰੀ ਜਗੂ ਹਿਰਦੇ ਦੇ ਵਿੱਚ ਖਾਲਸਾ ਤਾਂ ਹੀ ਨੇ ਖਾਲਸ ਜਾਣਾ ਫਿਰ ਸਮਝੋ ਖਾਲਸਾ ਇਹ ਸ਼ੁੱਧ ਹੋ ਗਏ ਫਿਰ ਖਾਲਸਾ ਹੈ ਪੂਰਨ ਜੋਤ ਜਗ੍ਹਾ ਘਟ ਮੈਂ ਬਾਣਾ ਬਾਗੇ ਨਹੀਂ ਖਾਲਸਾ ਹੈ ਬਾਣਾ ਕੱਲਾ ਬਾਗੇ ਜੋ ਖਾਲਸਾ ਨਹੀਂ ਹੈ ਬਾਣਾ ਤਾਂ ਹੈ ਉਹਦੀ ਵਰਦੀ ਹੈ ਤਾਂ ਗੁਰਬਾਣੀ ਨਾਲ ਦੀ ਸਮਝ ਨਾਲ ਖਾਲਸਾ ਓਮਕਾਰ ਹੈ ਉਹ ਜੋਤ ਵੀ ਹੈ ਔਰ ਜੋਤ ਦਾ ਆਕਾਰ ਵੀ ਕੱਲੀ ਜੋਤ ਦਾ ਆਕਾਰ ਨਹੀਂ ਹੁੰਦਾ ਜੋਤ ਵਿੱਚ ਜੋ ਸੋਚ ਹੈ ਉਹਦਾ ਆਕਾਰ ਹੈ ਜੇ ਜੋਤ ਵਿੱਚ ਸੋਚ ਨਹੀਂ ਹੈ ਉਹਦਾ ਆਕਾਰ ਨਹੀਂ ਫਿਰ ਨਿਰਾਕਾਰ ਬਗੈਰ ਸੋਚ ਤੇ ਜੋਤ ਨਿਰਾਕਾਰ ਹੈ ਜਿਵੇਂ ਟਿਕਿਆ ਹੋਇਆ ਪਾਣੀ ਨਿਰਾਕਾਰ ਹੈ ਲਹਿਰ ਪੈਦਾ ਹੋ ਗਈ ਵਿੱਚ ਆਕਾਰ ਹੋ ਗਿਆ ਜਦੋਂ ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਸੁੰਦਰ ਸਮਾਗ ਲਗਾਇਆ ਜਾਂਦਾ ਲਿਖੇ ਜੋਤ ਹੁੰਦੀ ਹੈ ਅਰਬ ਦਾ ਨਰਬ ਦਾ ਤੰਦੂਕਾਰਾ ਉਦੋਂ ਨਾ ਧਰਨਾ ਹੈ ਨਾ ਗਗਨ ਹੈ ਨਾ ਹੁਕਮ ਹੁਕਮ ਨਹੀਂ ਹੈ ਉਦੋਂ ਜਦ ਉਦੋਂ ਹੁਕਮ ਹੈ ਨਹੀਂ ਨਾ ਹੁਕਮ ਆਕਾਰ ਹੈ ਨਹੀਂ ਹੁਕਮ ਆਕਾਰ ਹੈ ਹਾਕਮ ਜਿਹੜਾ ਹੈਗਾ ਜੋਤ ਹੈ ਹੁਕਮ ਉਹਦਾ ਜਿਹੜਾ ਉਹਦੀ ਮਰਜ਼ੀ ਹੈ ਹੁਕਮ ਦੀ ਮਰਜ਼ੀ ਹੈ ਉਹਦੇ ਚ ਮਰਜ਼ੀ ਪੈਦਾ ਹੋਈ ਪ੍ਰਗਟ ਕੀਤੀ ਉਹਨੇ ਆਪਣੀ ਮਰਜ਼ੀ ਆ ਮਰਜ਼ੀ ਉਹਨੇ ਗੁਪਤ ਰੱਖੀ ਬਸ ਮਰਜ਼ੀ ਬੋਲ ਕੇ ਪ੍ਰਗਟ ਹੁੰਦੀ ਹੈ ਬੋਲ ਕੇ ਪ੍ਰਗਟ ਹੁੰਦੀ ਇਸ ਕਰਕੇ ਹੁਕਮ ਨੂੰ ਬੋਲੇ ਗਿਆ ਹੈ ਹੁਕਮ ਹੈ ਇੱਛਾ ਹੈ ਉਹਦੀ ਇਹ ਬੋਲ ਹਵਾਲੀਆਂ ਦੇ ਵਿੱਚ ਹੁੰਦੀ ਬੋਲ ਸਾਡਾ ਮੂੰਹ ਕਾ ਕਹਿ ਬੋਲ ਹੈ ਐ ਜਾਨੀ ਮਨ ਦੇ ਵਿੱਚ ਜਿਹੜੀ ਇੱਛਾ ਹੈ ਉਹੀ ਉਹ ਬੋਲਦਾ ਤਾਂ ਹੀ ਕਿ ਚੁੱਪ ਹੈ ਚੁੱਪ ਨਾ ਹੋ ਬਈ ਜੇ ਮਨ ਚੁੱਪ ਕਰ ਗਿਆ ਨਾ ਮੂੰਹ ਨਾਲ ਬੋਲਦਾ ਨਹੀਂ ਤਾਂ ਉਹਨੇ ਚੁੱਪ ਨਹੀਂ ਕੀਤਾ ਇੱਛਾ ਹੈ ਜਿਹੜੀ ਇਹਦੇ ਇੱਛਾ ਹੋਈ ਇਹਦਾ ਬੋਲ ਹੈ ਜੋ ਅੰਦਰ ਸਾਡੇ ਇੱਛਾ ਪੈਦਾ ਹੋ ਰਹੀ ਬੋਲ ਬੋਲਦਾ ਉਹ ਬੋਲ ਹੈ ਪਰਮੇਸ਼ਰ ਦਾ ਮਨ ਜੋ ਕੁਝ ਬੋਲਦਾ ਉਹਦੀ ਇੱਛਾ ਸਾਬਤ ਦਾ ਮਨ ਬੋਲਦਾ ਇੱਛਾ ਹੈ ਮਨ ਵੱਖਰਾ ਹੋ ਕੇ ਬੋਲਦਾ ਹੈ ਗੱਲ ਹੋਰ ਹੈ ਮਨ ਸਾਬਤ ਦਾ ਬੋਲਦਾ ਗੱਲ ਹੋਰ ਹੈ ਸਾਬਤ ਦਾ ਮਨ ਬੋਲਦਾ ਹੈ ਗੱਲ ਹੋਰ ਹੈ ਮਨ ਵੱਖਰਾ ਹੋ ਕੇ ਬੋਲਦਾ ਹੋਰ ਜਦ ਉਲਟਾ ਬੋਲ ਲਿਆ ਨਾ ਵਿਪਰੀਤ ਟੁੱਟ ਜਾਂਦੀ ਹੈ ਜੇ ਦੋਹਾਂ ਦਾ ਪ੍ਰੇਮ ਹੋਵੇ ਤਾਂ ਭਾਸ਼ਾ ਹੋਰ ਹੁੰਦੀ ਹੈ ਜੇ ਪ੍ਰੇਮ ਟੁੱਟ ਜਾ ਤਾਂ ਭਾਸ਼ਾ ਬਦਲ ਜਾਂਦੀ ਹੁਣ ਮਨ ਦੀ ਭਾਸ਼ਾ ਬਦਲੀ ਹੋਈ ਚਿੱਤ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ ਸੱਚ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ ਕਿਉਂਕਿ ਟੂਟ ਪ੍ਰੀਤ ਗਈ ਬੁਰ ਬੋਲ ਇਹਦੀ ਭਾਸ਼ਾ ਬੁਰੀ ਹੈ ਬੁੱਧੀ ਦੀ ਭਾਸ਼ਾ ਬੁਰੀ ਹੈ ਕਬੂਦ ਜੋ ਹੋ ਗਈ ਨਾ ਇਸ ਕਰਕੇ ਇਹਦੀ ਪ੍ਰੀਤ ਟੁੱਟ ਗਈ ਸੱਚ ਨਾਲੋਂ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰਹਰ ਛਾੜੀ ਢੋਲ ਇਸ ਕਰਕੇ ਕਰੋ ਕਰਤੀ ਕਰੋ ਕਿਉਂ ਕੱਢੀ ਆਤਮਾ ਹੈ ਬੁਰ ਬੋਲ ਬੋਲਦੀ ਸੀ ਭਾਸ਼ਾ ਠੀਕ ਨਹੀਂ ਸੀ ਇੱਛਾ ਠੀਕ ਨਹੀਂ ਸੀ ਵੱਖਰਾ ਹੀ ਰਾਹ ਗਣਦੇ ਸੀ ਜਿੰਨੀ ਆਤਮਾਵਾਂ ਇਦਾਂ ਨਾ ਕਰਦੀਆਂ ਨੇ ਸਾਰਿਆਂ ਨੂੰ ਇੱਧਰ ਕਰਦਾ ਵੀ ਇੱਥੇ ਰਹੋ ਤੁਸੀਂ ਅੱਡ ਤੁਹਾਡਾ ਸੁਭਾਅ ਸੁਚੀ ਰਲਦਾ ਤੁਹਾਨੂੰ ਇਹਨਾਂ ਏਰੀਆ ਦੇਤਾ ਇੱਥੇ ਤੁਸੀਂ ਸਾਰਾ ਕੁਝ ਇੰਤਜ਼ਾਮ ਕਰ ਲੈਣਾ ਤੁਹਾਡੇ ਵਾਸਤੇ ਤੁਸੀਂ ਫੈਸਲਾ ਕਰੋ ਤੁਹਾਡੇ ਜੋ ਬੜਾ ਕੌਣ ਜੇ ਬੜਾ ਬਣਨਾ ਇੱਥੇ ਬੜਾ ਬਣੋ ਕੋਈ ਛੋਟਾ ਬਣੋ ਤੁਸੀਂ ਦੇਖ ਲਓ ਇੱਥੇ ਕੰਪੀਟੀਸ਼ਨ ਹੈ ਵੀ ਸਾਡੇ ਘਰ ਕੰਪੀਟੀਸ਼ਨ ਨਹੀਂ ਇੱਥੇ ਤਾਂ ਅਸੀਂ ਤਾਂ ਸਾਰੇ ਛੋਟੇ ਚੰਗੇ ਆ ਜਿਹਨੇ ਬੜਾ ਬਣਨਾ ਇੱਥੇ ਹੋ ਜਾ ਐਡਾ ਬੜਾ ਬੜਨ ਦੀ ਲੜਾਈ ਹੈ ਸਾਰੇ ਮਾਰੇ ਮਾਰੀ ਤਾਂ ਹੀ ਹੈ ਉੱਥੇ ਕੋਈ ਲੜਾਈ ਨਹੀਂ ਕੋਈ ਬੜਾ ਬੜਨ ਦੀ ਇੱਛਾ ਹੀ ਨਹੀਂ ਜੇ ਬੜੇ ਬੜਨ ਦੀ ਇੱਛਾ ਮੁੱਕ ਜਾਂਦੀ ਹੈ ਨਾ ਫਿਰ ਸਾਖਿਆਣ ਦਾ ਦਰਵਾਜ਼ਾ ਖੁੱਲ ਜਾਂਦਾ ਤਾਂ ਇਹ ਦੁਨੀਆ ਦੀਆਂ ਵਡਿਆਈਆਂ ਹਕੀਨ ਸੇਤੀ ਜਾਣ ਇਹ ਵਡਿਆਈਆਂ ਦੁਨੀਆ 'ਚ ਨੇ ਸਾਜਣ ਤੇ ਵਡਿਆਈ ਨਹੀਂ ਹੈ ਵਡਿਆਈ ਦੀ ਇੱਛਾ ਨਹੀਂ ਉੱਤੇ ਕਿਸੇ ਨੂੰ ਇਹ ਦੁਨੀਆ ਵਿੱਚ ਵਡਿਆਈ ਦੀ ਇੱਛਾ ਉੱਤੇ ਤਾਂ ਵਡਿਆਈ ਦੀ ਇੱਛਾ ਨਹੀਂ ਕਿਸੇ ਨੂੰ ਵਡਿਆਈਆਂ ਹੁੰਦੀਆਂ ਹੀ ਦੁਨੀਆ 'ਚ ਨੇ ਅੱਗੇ ਸੇ ਦੀ ਜਾਲ ਹਾਂ ਇਹਨੇ ਜਲੀ ਜਗ ਜਾਲ ਜਿਹੜਾ ਸੰਸਾਰ ਜਾਂਦਾ ਨਾ ਅਗਰ ਸਾਗਰ ਬਣਿਆ ਹੋਇਆ ਇਹ ਅਗਰ ਸਾਗਰ ਵਡਿਆਈਆਂ ਨੇ ਬਣਾਇਆ ਹੋਇਆ ਹੈ ਬੜੇ ਬੜੇ ਜਿਹੜੇ ਗੋਲੇ ਬਣਾਏ ਨੇ ਅੱਗ ਦੇ ਬੰਬ ਇਹ ਬੜੇ ਬਣਵਾਦੇ ਬਣਾਏ ਨੇ ਜਿਹੜੀ ਅੱਗ ਪੈਦਾ ਕੀਤੀ ਹੈ ਇਹ ਬੜੇ ਬਣਨ ਦੀ ਇੱਛਾ ਨਹੀਂ ਪੈਦਾ ਕੀਤੀ ਦਿੱਤਾ ਨਾਮ ਬਸਾਰ ਨਾਮ ਸਾਨੂੰ ਵਿਸਰਿਆ ਮੈਂ ਮੈਂ ਇੱਥੇ ਤਾਂ ਓੰਕਾਰ ਹੈ ਦੋ ਰੂਪ ਨੇ ਉਹਦੇ ਹੁਕਮ ਵੀ ਉਹ ਹੈ ਹਾਕਮ ਵੀ ਹੈ ਓਮ ਹਾਕਮ ਹੈ ਅਕਾਰ ਉਹਦਾ ਹੁਕਮ ਓਮਕਾਰ ਦੋ ਸ਼ਬਦਾਂ ਤੋਂ ਬਣਿਆ ਓਮ ਜਮਾ ਆਕਾਰ ਓ ਗੁਰਮੁਖ ਕੀਓ ਅਕਾਰਾ ਅਕਾਰਾ ਓ ਗੁਰਮੁਖ ਕੀਓ ਅਕਾਰਾ ਓ ਗੁਰਮੁਖ ਗੁਰਮੁਖ ਨਹੀਂ ਬੋਲਦਾ ਉਹ ਬੁਲਾਇਆ ਬੋਲੇ ਖਸਮ ਕਰ ਜਦ ਬੁਲਾਇਆ ਬੋਲੇ ਖਸਮ ਕਰ ਫਿਰ ਉਹ ਤਾਂ ਬੋਲਦਾ ਹੀ ਨਹੀਂ ਹਾਂ ਆਪੋ ਬੋਲਣਾ ਜਾਣਦਾ ਫਿਰ ਉਹ ਹੈ ਜੋਤ ਸਰੂਪ ਹੈ ਪੂਰਨ ਜੋਤ ਹੈ ਬੋਲਦਾ ਨਹੀਂ ਹੈ ਤਾਂ ਖਜ਼ਾਨੇ 'ਚ ਪੈਂਦਾ ਖਰਾ ਜਿਵੇਂ ਬੁਲਾਉਂਦੇ ਨੇ ਉਵੇਂ ਬੋਲਦਾ ਮਨ ਬੋਲਦਾ ਆਪਣੀ ਮਰਜ਼ੀ ਨਾਲ ਇਹ ਬੋਲਦਾ ਗੁਰਕੇ ਕੇ ਭਾਣੇ ਨਾਲ ਬੱਸੇ ਫਰਕ ਬੋਲਦਾ ਹੈ ਪਰ ਬੜਾਏ ਤੋਂ ਜਿਹੜਾ ਬਲਾਵਲ ਰਾਗ ਬੋਲਦਾ ਫਿਰ ਇਹ ਕਰਨਾਦ ਬਲਾਵਲ ਰਾਗ ਬਲਾਵਲ ਦਾ ਮਤਲਬ ਹੈ ਜਦ ਬੁਲਾਉਂਦਾ ਤਾਂ ਬੋਲਦਾ ਬਲਾਵਲ ਰਾਗ ਹੈ ਬੁਲਾਏ ਤੇ ਬੋਲਣਾ ਇਹ ਪ੍ਰਭ ਜਿਹੜਾ ਗਾਵੇ ਆ ਸੀ ਇਹ ਬਲਾਵਲ ਰਾਗ ਕੀਤਾ ਜਿਵੇਂ ਬੁਲਾਇਆ ਉਹ ਬੋਲੇ ਆ ਇਹ ਕੀ ਜਾਣ ਬਲਾਵਰ ਰਾਗ ਕੀ ਹੁੰਦਾ ਬਲਾਵਰ ਰਾਗ ਦੀ ਉੱਥੇ ਵਿਆਖਿਆ ਕੀਤੀ ਬਲਾਵਰ ਰਾਗ ਹੁੰਦਾ ਕੀ ਇਹਨਾਂ ਦਾ ਖਬਰ ਰਾਗੀਆਂ ਦਾ ਕੀ ਹੋਊਗਾ ਇਹ ਬਲਾਵਰ ਰਾਗ ਬੋਲਦਾ ਫਿਰ ਕਰਨਾਦ ਬਲਾਵਰ ਰਾਗ ਆਵਾਜ਼ ਕੱਢ ਕੇ ਮੂੰਹ ਦਾ ਨਾਦ ਹੈ ਕਰਨਾਦ ਨਾਦ ਤੇ ਉੱਚੀ ਬੋਲਦਾ ਦੁਨੀਆ ਨੂੰ ਸੁਣਦਾ ਹੁੰਦੇ ਨਾਲ ਦੀ ਵਿਆਖਿਆ ਬੁਲਾਇਆ ਹੀ ਬੋਲਦਾ ਫਿਰ ਜਦੋਂ ਇਹ ਬੁਲਾਇਆ ਬੋਲਦਾ ਹੈ ਆਪ ਨਹੀਂ ਬੋਲਦਾ ਫਿਰ ਇਹ ਸੱਚਖੰਡ ਖਰਾ ਖਜ਼ਾਨੇ 'ਚ ਪੈਣ ਦੇ ਕਾਬਲ ਹੋ ਜਾਂਦਾ ਫਿਰ ਖਰਾ ਖਰਾ ਖਰਾ ਆਖੇ ਸਭ ਓਏ ਖਰਾ ਰਤਨ ਰਤਨ ਜੁਗ ਚਾਰੇ ਹੋਏ ਤੇ ਇੱਥੇ ਵੀ ਖਰਾ ਸੰਸਾਰ ਜੀ ਵੀ ਖਰਾ ਸੱਚਖੰਡ ਜੀ ਵੀ ਖੜਾ ਹੈ ਉੱਥੇ ਵੀ ਖੜਾ ਹੈ ਤਾਂ ਚਾਰ ਯੁੱਗ ਤਾਂ ਬਣਦੇ ਨੇ ਚੌਥਾ ਯੁੱਗ ਸੱਚਖੰਡ ਹੈ ਐ ਲੋਕ ਜੀ ਵੀ ਖਰਾ ਪਰ ਲੋਕ ਜੀ ਵੀ ਖਰਾ ਐ ਲੋਕ ਦੇ ਵਿੱਚ ਤਿੰਨੇ ਯੁੱਗ ਨੇ ਚੌਥਾ ਨਹੀਂ ਹੁੰਦਾ ਇਹ ਲੋਕ ਦੇ ਵਿੱਚ ਉਹ ਤੇ ਭਵਿੱਖ ਵਰਤਮਾਨ ਤਿੰਨੇ ਸਮੇਂ ਨੇ ਇਹਦੇ ਵਿੱਚ ਉਹਨਾਂ ਨੇ ਤਾਂ ਮੰਨ ਲਈ ਉਹਨਾਂ ਨੂੰ ਪ੍ਰੋਬਲਮ ਸੀ ਵਿਚਾਰਿਆਂ ਨੂੰ ਜਿਨ੍ਹਾਂ ਨੇ ਚਾਰ ਇੱਥੇ ਮੰਨ ਲੈਣਾ ਰਿਸ਼ੀ ਮੁਨੀਆਂ ਨੇ ਉਹ ਵਿਦਵਾਨ ਸੀ ਉਹ ਚੌਥਾ ਕਿੱਥੇ ਲੈ ਕੇ ਜਾਂਦੇ ਸੰਸਾਰ ਦੇ ਪਰੇ ਦਾ ਤਾਂ ਉਹਨਾਂ ਨੂੰ ਗਿਆਨ ਨਹੀਂ ਉਹਨਾਂ ਨੇ ਸੰਸਾਰ ਦੇ ਚਾਰ ਵਾਰ ਲਏ ਕੀ ਕਰਦੇ ਇਹ ਨੁੱਕਰ ਦਾ ਵੀ ਚੌਥਾ ਹੁੰਦਾ ਹੀ ਨਹੀਂ ਨੁੱਕਰ ਸਕਦੇ ਨਹੀਂ ਇਹ ਪ੍ਰੋਬਲਮ ਸੀ ਉਹਨਾਂ ਦੀ ਚੌਥੇ ਦਾ ਗਿਆਨ ਹੈ ਨਹੀਂ ਸੀ ਸੰਸਾਰ ਦੇ ਚਾਰੇ ਬਣਾ ਲਏ ਉਹ ਚੈਪਟਰ ਛੱਡਦਾ ਸੱਚਖੰਡ ਉਹ ਤਾਂ ਗੁਰਬਾਣੀ ਦਾ ਚੈਪਟਰ ਬਾਕੀ ਤਾਂ ਕਿਤੇ ਹੈ ਉਹਨਾਂ ਦਾ ਸੁਰਗ ਨਰਕ ਚੈਪਟਰ ਹੈ ਰਿਸ਼ੀਆਂ ਮੁਨੀਆਂ ਦਾ ਸੁਰਗ ਨਰਕ ਚੈਪਟਰ ਹੈ ਸੁਰਗ ਨਰਕ ਨੂੰ ਬੜੀ ਨਹੀਂ ਮੰਦੀ ਸਾਰੀਆਂ ਮਤਾਂ ਮੰਗਦੀਆਂ ਨੇ ਸੁਰਗ ਨਰਕ ਨੂੰ ਮੁਸਲਮਾਨ ਵੀ ਮੰਗਦੇ ਨੇ ਦੋਜਕ ਨੂੰ ਜੰਨਤ ਨੂੰ ਪਰ ਗੁਰਮਤਾਂ ਨਹੀਂ ਨਾ ਮੰਨਦੀ ਤੋ ਗੁਰਮਤ ਨੂੰ ਸੁਰਗ ਦਾ ਪਤਾ ਹੈ ਸੁਰਗ ਕੀ ਹੁੰਦਾ ਸੱਚ ਖੰਡੇ ਸੁਰਗ ਸਵੈ ਘਰ ਸੁਨੰਦ ਦਾ ਘਰ ਘਰ ਦਾ ਦੇਸ਼ ਘਰ ਕੇ ਦੇਸ਼ ਜਾਏ ਤਾਂ ਸੁਖ ਰਹੇ ਮਹਲ ਉਹ ਹੈ ਸੁਰਗ ਸਵੈ ਸਵੈਨ ਦਾ ਘਰ ਹੈ ਜਿਹੜਾ ਨਿਰਾਕਾਰੀ ਜਦ ਹੁੰਦਾ ਉਦੋਂ ਦਾ ਘਰ ਇਹਦਾ ਜਿਹੜਾ ਆ ਤਾਂ ਮਾਇਆ ਦੇ ਘਰ ਨੇ ਐਸੇ ਰਹਿ ਹਮ ਬਹੁਤ ਬਸਾਏ ਐ ਘਰ ਕਰਦਾ ਨੇ ਤੇਰੇ ਪਰ ਕੀਤੇ ਜਦ ਹਮ ਰਾਮ ਗਰਭ ਹੋਏ ਆਏ ਇਹ ਤਾਂ ਕੱਚਾ ਘਰ ਹੈ ਲੱਗੀ ਹੈ ਕਾਚੀ ਗਾਗਰ ਸਰ ਪਰ ਫੂਟਾ ਇਹ ਤਾਂ ਥੋੜਾ ਜਰ ਵਾਸਤੇ ਘਰ ਹੈ ਫਿਰ ਦੂਆ ਬਣਾਉਣਾ ਪੈ ਜਾਂਦਾ ਫਿਰ ਤੀਆ ਬਣਾਉਣਾ ਫਿਰ ਹੋਰ ਬਣਾਉਣਾ ਪੈ ਜਾਂਦਾ ਆਤਮਾ ਦਾ ਅਵਰ ਹੈ ਸਰੀਰ ਅਮਰ ਹੈ ਨਹੀਂ ਇਹ ਪ੍ਰੋਬਲਮ ਹੈ ਓੰਕਾਰ ਜੋਤ ਵੀ ਹੈ ਹੁਕਮ ਵੀ ਸ਼ਬਦ ਵੀ ਦੋਏ ਹਾਕਮ ਔਰ ਹੁਕਮ ਅੱਡ ਹੁੰਦੇ ਨੇ ਸੰਸਾਰ 'ਚ ਹੁੰਦੇ ਨੇ ਹਾਕਮ ਇੱਥੇ ਬੈਠਾ ਹੁਕਮ ਕਰਦਾ ਬੋਲਿਆ ਉਹ ਪਰੇ ਸੁਣ ਗਿਆ ਪਰ ਇਹ ਨਹੀਂ ਇਦਾਂ ਨਹੀਂ ਇੱਥੇ ਨਹੀਂ ਇੱਥੇ ਕੇ ਹੁਕਮ ਨਾਲੇ ਜਾਂਦਾ ਇਕੱਠੇ ਹੀ ਰਹਿੰਦੇ ਜਿਵੇਂ ਲਹਿਰ ਔਰ ਪਾਣੀ ਅੱਡ ਨਹੀਂ ਹੋ ਸਕਦੇ ਇੱਕ ਦੂਏ ਤੋਂ ਲਹਿਰ ਹੁਕਮ ਹੈ ਲਹਿਰ ਪਾਣੀ ਹੋਏ ਲਹਿਰੇ ਜਾ ਕੇ ਟੱਚ ਕਰੂਗੀ ਪਾਣੀ ਪਾਣੀ ਨੂੰ ਟੱਚ ਕਰੂਗਾ ਜੋ ਪਾਣੀ ਸੰਗ ਪਾਣੀ ਲਹਿਰ ਪਾਣੀ ਹੈ ਪਾਣੀ ਜੋ ਪੈਦਾ ਹੋਈ ਹੈ ਪਾਣੀ ਹੋਈ ਹੈ ਐਸੇ ਲੀਨ ਭਿਓ ਗਉ ਬਿੰਦ ਸੋ ਜੋ ਪਾਣੀ ਸੰਗ ਪਾਣੀ ਮਨ ਕੀ ਹੈ ਗੋਬਿੰਦ ਚੋ ਲਹਿਰ ਪੈਦਾ ਹੋਈ ਹੋਈ ਹੈ ਪਰ ਪਈ ਹੋਈ ਉਹਦੀ ਮਰਜ਼ੀ ਤੋਂ ਖਲਾਫ ਹਵਾ ਚੱਲਦੀ ਹੈ ਬਾਹਰ ਜਿੱਦਲੀ ਹੋਇਆ ਵਾ ਜਦੋਂ ਉਧਰੇ ਰਹਿਣ ਪੈਦਾ ਹੋ ਜਾਂਦੀ ਸਰੋਵਰ ਚ ਨਹਿਰ ਚ ਛੱਪੜ ਚ ਨਦੀ ਚ ਪਾਣੀ ਚ ਜਿੱਥੇ ਵੀ ਪਾਣੀ ਖੜਾ ਜੇ ਹਵਾ ਪੱਛਮ ਦੀ ਚੱਲਦੀ ਹੈ ਤਾਂ ਪੱਛਮ ਪੂਰਬ ਨੂੰ ਲਹਿਰ ਜਾਣ ਲੱਗ ਜੂ ਜੇ ਪੂਰਬ ਚ ਹਵਾ ਆਉਂਦੀ ਹੈ ਤਾਂ ਲਹਿਰ ਪੱਛਮ ਵੱਲ ਨੂੰ ਜਾਣ ਲੱਗ ਜੂ ਪਾਣੀ ਦੀ ਤਾਂ ਕੋਈ ਮਰਜ਼ੀ ਨਹੀਂ ਹਵਾ ਦੀ ਮਰਜ਼ੀ ਬਸ ਜਿਹੜਾ ਹੈ ਨਾ ਮਨ ਪਾਉਣ ਨੂੰ ਹੋਇਆ ਨਾ ਇਹ ਪੁੱਠੀ ਲਹਿਰ ਕੱਢੀ ਹੋਈ ਆ ਨੀਵੇਂ ਪਾਸੇ ਨੂੰ ਲਹਿਰ ਕੱਢਦੀ ਮਾਇਆ ਵੱਲ ਨੂੰ ਇਹ ਲਹਿਰ ਨੂੰ ਜੇ ਰੁਕ ਜਵੇ ਮਨ ਵਿੱਚ ਇਸ ਜਾਂਦਾ ਜਿੱਦਾਂ ਰੁਕ ਗਿਆ ਫਿਰ ਹੋ ਗਿਆ ਫਿਰ ਆਪਣੇ ਜਿੱਥੋਂ ਲੈ ਰੁੜਦੇ ਉੱਥੇ ਸਮਝ ਜਾਂਦੀ ਫਿਰ ਕਾਲ ਹੋਊਗਾ ਸਵਾਲ ਇਹ ਜੇ ਹਵਾ ਦਾ ਰੁਖ ਹਵਾ ਦਾ ਜਿਹੜਾ ਇਹ ਤਾਂ ਹਵਾ ਬੰਦ ਹੋ ਜਵੇ ਇਹ ਪਾਣੀ ਹਵਾ ਦਾ ਪ੍ਰਭਾਵ ਕਬੂਲ ਕਰਨਾ ਹਟ ਜਵੇ ਪਾਣੀ ਦੀ ਪੋਜੀਸ਼ਨ ਐਸੀ ਹੋ ਜਵੇ ਕਿ ਹਵਾ ਉਤੇ ਅਸਰ ਨਾ ਕਰੇ ਉਹ ਪਾਣੀ ਦੇ ਹਵਾ ਅਸਰ ਜਾਲ ਨਹੀਂ ਕਰਦੀ ਜਾਂ ਪਾਣੀ ਜੰਮ ਜਵੇ ਆਪਣੇ ਆਪ ਨੂੰ ਇੰਨਾ ਠੰਡਾ ਕਰ ਲਵੇ ਜੰਮ ਜਵੇ ਕਿ ਹਵਾ ਜਿੰਨੀ ਮਰਜ਼ੀ ਚਲੀ ਜਾਵੇ ਇਹਦੇ ਤੇ ਅਸਰ ਨਾ ਕਰੇ ਇਹ ਆਪਰੇ ਹਵਾ ਹੋ ਗਈ ਨਾ ਹਵਾ ਨਾ ਹੋਵੇ ਤਾਂ ਮੁਸ਼ਕਲ ਹੈ ਮਾਇਆ ਤਾਂ ਰਹੂਗੀ ਇੱਥੇ ਇਹਦੇ ਤੇ ਅਸਰ ਨਾ ਕਰੇ ਇਹਦਾ ਹਿਰਦਾ ਕਰ ਹੋ ਜਵੇ ਗੁਰ ਹਵਾ ਹਵਾਕਾਰ ਗੁਰਮਤ ਦੇ ਗਿਆਨ ਨਾਲ ਹਵਾ ਕਰ ਹੋ ਸਕਦਾ ਮਨ ਜੰਮ ਸਕਦਾ ਹੈ ਰੁਕ ਸਕਦਾ ਸਮਝ ਕੇ ਬੇਸਮਝੀ ਨਾਲ ਕਰ ਰਿਹਾ ਮਾਇਆ ਨਾਲ ਜੁੜ ਰਿਹਾ ਵਿਖਿਆ ਦਾ ਕਿਉਂ ਦਾ ਅਣਜਾਣ ਤੇ ਵਿਖਿਆ ਮੇ ਰਚੇ ਅਣਜਾਣ ਤੇ ਵਿਖਿਆ ਦਾ ਪ੍ਰਭਾਵ ਦੂਰ ਕਰਦਾ ਜੇ ਜਾਣਦਾ ਆਪਣਾ ਬਣ ਫਿਰ ਇਹ ਵਿਖਿਆ ਦਾ ਪ੍ਰਭਾਵ ਕਬੂਲ ਨਹੀਂ ਕਰੂ ਇਹ ਚੇਤਨ ਹੈ ਇਹ ਪ੍ਰਭਾਵ ਕਬੂਲ ਕਰੇ ਲੋਭ ਲਹਿਰ ਦਾ ਲੋਭ ਦਾ ਜਾਂ ਨਾ ਕਰੇ ਦੀ ਮਰਜ਼ੀ ਹੈ ਲੋਭ ਦਾ ਅਸੀਂ ਪ੍ਰਭਾਵ ਕੂਲ ਕਰੀਏ ਜਾਂ ਨਾ ਕਰੀਏ ਸਾਡੀ ਮਰਜ਼ੀ ਹੈ ਪਰ ਅਸੀਂ ਜਾਣਬੁੱਝ ਕੇ ਪ੍ਰਭਾਵ ਕੂਲ ਕਰਦੇ ਪਾਣੀ ਜੜ ਹੈ ਹਵਾ ਚੱਲੂਗੀ ਉਹ ਵਿਚਾਰਾ ਨਹੀਂ ਉਹਦੇ ਵੱਸ ਦੀ ਗੱਲ ਨਹੀਂ ਹੈ ਪ੍ਰਭਾਵ ਕੂਲ ਕਰੇ ਨਾ ਕਰੇ ਤੇ ਜੜ ਅਸੀਂ ਤਾਂ ਚੇਤਨ ਮਨ ਤਾਂ ਚੇਤਨ ਹੈ ਲੋਭ ਲਹਿਰ ਹੈ ਲੋਭ ਦਾ ਪ੍ਰਭਾਵ ਕਬੂਲ ਕਰਨਾ ਸਾਡੀ ਮਰਜ਼ੀ ਹੈ ਛੱਡ ਸਕਦੇ ਆ ਪਰ ਛੱਡਦੇ ਨਹੀਂ ਜਿਹੜੇ ਛੱਡ ਦਿੰਦੇ ਨੇ ਉਹ ਇੱਕ ਹੋ ਜਾਂਦੇ ਨੇ ਲੋਭ ਦਾ ਪ੍ਰਭਾਵ ਕਬੂਲ ਕਰਨਾ ਮਾਇਆ ਦਾ ਪ੍ਰਭਾਵ ਜੇ ਕਬੂਲ ਕਰਨ ਤੋਂ ਮਨ ਹਟ ਜਵੇ ਆਪਣੇ ਮੂਡ 'ਚ ਸਮਾ ਜਾਂਦਾ ਇਸ ਕਰਕੇ ਸਭ ਤੋਂ ਵੱਡਾ ਲੋਭ ਹੈ ਜੋ ਕਿਸੇ ਧਰਮ ਦੇ ਗੁਰਮਤ ਨੂੰ ਮੰਨਣ ਦੇ ਸਭ ਤੋਂ ਵੱਡਾ ਅੜਕਾ ਲੋਭ ਹੈ ਇਸ ਕਰਕੇ ਕਹਿ ਲੋਭੀ ਕਾ ਵਿਸਾਨ ਅਗੀਜਾ ਲੋਭੀ ਦਾ ਵਿਸਾਨ ਕਰੇ ਵੀ ਸਿੱਖ ਬਣ ਜੂ ਲੋਭੀ ਨੇ ਸਿੱਖ ਨਹੀਂ ਬਣਨਾ ਜਿੱਥੇ ਤੱਕ ਤੁਹਾਡੀ ਬਾਹ ਲੱਗੇ ਨਾ ਜਾ ਕਾ ਪਾਰਮਸ ਜੇ ਕਾ ਪਾਰਮਸ ਹੈ ਸਿੱਖਾਂ ਨੂੰ ਕਹੇ ਜਿੱਥੇ ਤੱਕ ਵਾਹ ਲੱਗੇ ਲੋਭੀਆਂ ਤੇ ਭਰੋਸਾ ਨਾ ਕਰਿਓ ਇਹ ਤੁਹਾਨੂੰ ਤਾਂ ਖਰਾਬ ਕਰ ਸਕਦੇ ਨੇ ਥੋੜੇ ਨਾਲ ਕੇ ਸਿੱਖੀ ਨੂੰ ਤਾਂ ਖਰਾਬ ਕਰ ਸਕਦੇ ਨੇ ਇਹਨਾਂ ਨੇ ਆਪ ਨਹੀਂ ਸਿੱਖ ਬਣਨਾ ਰਣਜੀਤ ਸਿੰਘ ਨੇ ਸਾਰੇ ਲੋਭੀ ਸਿੱਖ ਬਣਾ ਲਏ ਆਪ ਵੀ ਲੋਭੀ ਸੀ ਨਾ ਬਦਲਾ ਇਸ ਗੱਲ ਦਾ ਲਿਆ ਕਿ ਉਹਨਾਂ ਨੂੰ ਰਣਜੀਤ ਸਿੰਘ ਦੇ ਜਿਨ੍ਹਾਂ ਨੂੰ ਬਾਪ ਸੀ ਨਾ ਜਿਹੜਾ ਰਣਜੀਤ ਸਿੰਘ ਹਾਂ ਸਰ ਮਿਸਲ ਤਾਂ ਉਹਨੇ ਲਈ ਸੀ ਨਾ ਪਹਿਲਾਂ ਮਿਸਲ ਤਾਂ ਉਹਨੇ ਕਾਇਮ ਕੀਤੀ ਇਹਨੇ ਤਾਂ ਵਧਾਈਆਂ ਨੇ ਉਹਦਾ ਬਾਣਾ ਲਾ ਲਿਆ ਸੀ ਅਕਾਲੀ ਬੁਲਾ ਸਰ ਵੀ ਇਹ ਮਿਸਲ ਦਾ ਰਾਜ ਕਰਨਾ ਤਾਂ ਬਾਣਾ ਲਾ ਦੇ ਹੱਦ ਕਮਾਨ ਗਏ ਸੀ ਉਹ ਬਦਲਾ ਲਿਆ ਸੀ ਇਹਨਾਂ ਨੇ ਇਹ ਲੋਬੀਆਂ ਨੂੰ ਸਿੱਖ ਬਣਾ ਕੇ ਦੋ ਨੰਬਰ ਦੇ ਸਿੱਖ ਆ ਦੋ ਨੰਬਰ ਦੀ ਸਿੱਖੀ ਹੈ ਉਹ ਬਾਣਾ ਤਾਂ ਉਹਨਾਂ ਨੇ ਬੋਲਣ ਨਹੀਂ ਦਿੱਤਾ ਇਹਨਾਂ ਨੂੰ ਆ ਡੁਪਲੀਕੇਟ ਬਾਣਾ ਤਾਂ ਬਾਅਦ ਚ ਪਾਇਆ ਆ ਜਦ ਇਹਨਾਂ ਨੇ ਗੁਰਦੁਆਰੇ ਲਾਏ ਨੇ ਨਾ ਜਦ ਉਹਨਾਂ ਨੇ ਪ੍ਰਮਾਣ ਕਰਤਾ ਵੀ ਐਸੇ ਵੀ ਅਕਾਲੀ ਹੁੰਦੇ ਨੇ ਨਹੀਂ ਇਹਨਾਂ ਨੂੰ ਚਾਬੀਆਂ ਨਹੀਂ ਸੀ ਮਿਲਦੀਆਂ ਇਹਨਾਂ ਨੇ ਦੂਏ ਸਿੱਖ ਬਣਾ ਕੇ ਹੋਰ ਸਾਰੇ ਸਿੱਖ ਨੂੰ ਤਾਂ ਬਾਣਾ ਪਾਉਣ ਦੀ ਲੋੜ ਨਹੀਂ ਸੀ ਹੁੰਦੀ ਅਮਰ ਛਕਣ ਦੀ ਲੋੜ ਨਹੀਂ ਸੀ ਹੁੰਦੀ ਗੁਰੂਆਂ ਵੇਲੇ ਇਹਦਾ ਦਸੋਂ ਪਾਸ਼ਾ ਨਹੀਂ ਛਕਾਇਆ ਸੀ ਗੁਰਦੁਆਰੇ ਜਾਣ ਵੇਲੇ ਕੋਈ ਲੋੜ ਨਹੀਂ ਸੀ ਸਿੱਖ ਨੂੰ ਕੋਈ ਲੋੜ ਨਹੀਂ ਬਾਣਾ ਪਾਉਣ ਇਸ ਗੁਰਦੁਆਰਾ ਇੱਕ ਸਿੱਖ ਹੈ ਖਾਲਸਾ ਗੁਰਦੁਆਰਾ ਇੱਕ ਨਹੀਂ ਸਿੱਖ ਨੂੰ ਕਿਰਪਾਨ ਪਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਸਿੱਖ ਦਾ ਕਬੀਲ ਦੇ ਵੀ ਨੇ ਖਾਲਸੇ ਨੂੰ ਬਾਣਾ ਪਾਉਣ ਦੀ ਲੋੜ ਤਾਂ ਖਾਲਸਾ ਸਿੱਖ ਵਾਸਤੇ ਕਦੇ ਕੁਰਬਾਨ ਦੀ ਲੋੜ ਨਹੀਂ ਹੈ ਹਾਂ ਜਟਾ ਜੋੜ ਦੀ ਲੋੜ ਹੈ ਦਾੜੀ ਕੇਸ ਦੀ ਲੋੜ ਹੈ ਇਮਾਨਦਾਰੀ ਦੀ ਲੋੜ ਹੈ ਗੁਣਾਂ ਦੀ ਲੋੜ ਹੈ ਗੁਰਬਾਣੀ ਤੇ ਚੱਲਣ ਦੀ ਲੋੜ ਹੈ ਗੁਰਬਾਣੀ ਨੂੰ ਮੰਨਣ ਦੀ ਲੋੜ ਹੈ ਬਾਣਾ ਬਾਵੇਂ ਬਾਵੇਂ ਬਾਵੇਂ ਨਾ ਮਨ ਕਰਕੇ ਸਿੱਖ ਬਣਿਆ ਉਹ ਖਾਲਸਾ ਤਾਨ ਔਰ ਮਨ ਕਰਕੇ ਸਿੱਖ ਬਣਿਆ ਮਨ ਕਰਕੇ ਪਹਿਲਾਂ ਤਾਨ ਕਰਕੇ ਬਾਅਦ ਸਿੱਖ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇ ਸਕਦਾ ਜ਼ੁਲਮ ਸਹਿ ਸਕਦਾ ਖਾਲਸਾ ਜ਼ੁਲਮ ਨਹੀਂ ਸਹਿ ਸਕਦਾ ਤਲਵਾਰ ਨਾਲ ਲੜ ਸਕਦਾ ਬਸ ਦੋਹਾਂ ਦੇ ਵਿੱਚ ਫਰਕ ਨਹੀਂ ਹੈ ਉਹ ਜੇ ਕੋਈ ਦਬਾਉਂਦਾ ਉਹਨੂੰ ਗੁਰਮਤ ਛੱਡਦੇ ਉਹ ਜੰਗ ਵੀ ਕਰ ਸਕਦਾ ਕਰਨਾ ਉਹਦਾ ਫਰਜ਼ ਵੀ ਬਣਦਾ ਉਹ ਜ਼ੁਲਮ ਨਹੀਂ ਸਹਿ ਸਕਦਾ ਸਿੱਖ ਸਹਿ ਸਕਦਾ ਭਗਤ ਸਹਿ ਸਕਦਾ ਸਿੱਖ ਤਾਂ ਭਗਤ ਹੈ ਸਿੱਖ ਭਗਤ ਨੇ ਖਾਲਸਾ ਭਗਤ ਹੈ ਤਾਂ ਭਗਤ ਵੀ ਪਰ ਇਹਦੇ ਕੋ ਰਾਜ ਹੈ ਸਿੱਖ ਖਾਲਸਾ ਰਾਜਾ ਯੋਗੀ ਹੈ ਰਾਜਾ ਵੀ ਹੈ ਯੋਗੀ ਵੀ ਭਗਤ ਵੀ ਹੈ ਰਾਜਾ ਵੀ ਤੇ ਦੋ ਇਹਦੇ ਕੋਲ ਤਲਵਾਰ ਜੋ ਹੈ ਉਹਦੇ ਕੋਲ ਉਹ ਤਾਂ ਜਿਵੇਂ ਬਾਦਸ਼ਾਹ ਨੇ ਤਲਵਾਰ ਲੈ ਲਈ ਸੀ ਐਸੀ ਗੱਲ ਪਰ ਖਾਲਸਾ ਜਾ ਕੇ ਦਸੂ ਬਾਦਸ਼ਾਹ ਨਹੀਂ ਕਿਉਂਕਿ ਨਹੀਂ ਜਿਹੜੀ ਪਹੜ ਹੈ ਨਾ ਇਹ ਬਾਹਰਲੀ ਪ੍ਰਕਿਰਿਆ ਉਹ ਨਾਮ ਅਮਰ ਦਿੰਦੇ ਸੀ ਸਿਰਫ ਇਹ ਪਹੌੜ ਨਹੀਂ ਦੇਤੀ ਨਾ ਪੌੜ ਪੌੜ ਤਾਂ ਸਮਾਜਿਕ ਗੱਲ ਹੈ ਇਹ ਸਮਾਜਿਕ ਪ੍ਰਕਿਰਿਆ ਹੈ ਇਹ ਬਾਣਾ ਬਦਲਦੀ ਹੈ ਭਗਤਾਂ ਦੀ ਬਾਣੀ ਨਾਲ ਹੈ ਸਾਡੇ ਕੋਲ ਭਗਤਾਂ ਦਾ ਤੇ ਗੁਰਨਾਨਕ ਦਾ ਬਾਣਾ ਇੱਕ ਥੋੜੀ ਸੀ ਸਾਡੇ ਦੇ ਦੇ ਤੇ ਪਹਿਰਾਵੇ ਹੁੰਦੇ ਆਪਣੇ ਆਪਣੇ ਪਹਿਰਾਵੇ ਲੱਗ ਲੱਗ ਹੁੰਦੇ ਉਹਦਾ ਕੋਈ ਪਹਿਰਾਵੇ ਦਾ ਕੋਈ ਨਹੀਂ ਵਿਚਾਰਧਾਰਾ ਦੀ ਗੱਲ ਹੈ ਪਹਿਰਾਵਾ ਚਾਹੇ ਕੋਵੇ ਜੇ ਵਿਚਾਰਧਾਰਾ ਇਕਨੋਮਿਕ ਲੜਾਈ ਤਾਂ ਉੱਥੇ ਵੀ ਹੈ ਲੜਾਈ ਮੁਕਣੀ ਵਿਚਾਰਧਾਰਾ ਇੱਕ ਹੋਏ ਤੇ ਟਕਰਾਅ ਮੁਕਣਾ ਵਿਚਾਰਧਾਰਾ ਇੱਕ ਹੋਏ ਤੇ ਹੁਣ ਬਾਣਾ ਸਾਡਾ ਇੱਕਾ ਵਿਚਾਰਧਾਰਾ ਕਹੇ ਨਹੀਂ ਟਕਰਾਅ ਲੜਾਈ ਹੈ ਲੜਾਈ ਦਾ ਕਾਰਨ ਹੈ ਕਿ ਵਿਚਾਰਧਾਰਾ ਗੁਰਮਤ ਨਹੀਂ ਅਸੀਂ ਬਣਾਈ ਬਣਾ ਬਣਾ ਲਿਆ ਬਾਣੇ ਦਾ ਕੀ ਫਰਕ ਪਊਗਾ ਮੁਸਲਮਾਨਾਂ ਦੇ ਬਣਾ ਇੱਕਾ ਵਿਚਾਰਧਾਰਾ ਹੈ ਹੈ ਟਕਰਾਓ ਜਦ ਹੋਣਾ ਖਤਮ ਵਿਚਾਰਧਾਰਾ ਅਡਾਪਟ ਕਰੇ ਤੇ ਵਿਚਾਰਧਾਰਾ ਗੁਰਮਤ ਹੈ ਗੁਰਮਤ ਤੇ ਅਸੀਂ ਚੱਲਦੇ ਨਹੀਂ ਸਿੱਖ ਬਣੀ ਜਾਂਦੇ ਤਲਵਾਰਾਂ ਆਪਸ ਵਿੱਚ ਖਿੱਚੀਆਂ ਪਈਆਂ ਨੇ ਐਸੀ ਸਿੱਖੀ ਦੇ ਕੀ ਲੈਣਾ ਇਹ ਤਾਂ ਸਿੱਖੀ ਬਦਨਾਮ ਕਰਨ ਵਾਲੀ ਗੱਲ ਹੈ ਐ ਜੇ ਸਿੱਖਾਂ ਨੇ ਕੀ ਕਰਾਉਣਾ ਜਿਹੜੇ ਸਿੱਖੀ ਨੂੰ ਬਦਨਾਮ ਕਰ ਦੇਣ ਇਹ ਰਣਜੀਤ ਸਿੰਘ ਦੀ ਕਾਢ ਸੀ ਦਸਮ ਪਾਸ਼ਾ ਨੇ ਤਾਂ ਕਿਹਾ ਵੀ ਛਾਂਟ ਕੇ ਲਿਓ ਤਲਵਾਰ ਕੱਢ ਕੇ ਕਿਉਂ ਵੀ ਸਿਰ ਲੈਣਾ ਪਹਿਲਾਂ ਜੇ ਦੇਣਾ ਤਾਂ ਆ ਜਾ ਨਹੀਂ ਤਾਂ ਜਾ ਕਰ ਦੂੰ ਸਾਨੂੰ ਸਿੱਖਾਂ ਦੀ ਲੋੜ ਨਹੀਂ ਹੈ ਬਹੁਤਿਆਂ ਦੀ ਬਹੁਤੇ ਨਹੀਂ ਇਕੱਠੇ ਕਰੀਦੇ ਹੁੰਦੇ ਕਿਸੇ ਧਰਮ ਜਿੰਨੇ ਧਰਮ ਜ਼ਿਆਦਾ ਜੇ ਤਾਂ ਕਿਸੇ ਨੇ ਵਿਚਾਰ ਧਾਰਾ ਤੇ ਲਿਆਉਣੇ ਹੁਣ ਫਿਰ ਤਾਂ ਥੋੜੇ ਰੱਖੀ ਦੇ ਹੁੰਦੇ ਨੇ ਜਿਹੜੇ ਗੜਨ ਦਾ ਸਕੂਲ ਵਾਲੇ ਭਰਤੀ ਨਹੀਂ ਕਰਦੇ ਸਕੂਲ ਵਾਲੇ ਨਹੀਂ ਲੈਂਦੇ ਕਮਜ਼ੋਰਾਂ ਨੂੰ ਕਹਿੰਦੇ ਅਸੀਂ ਆਪਣਾ ਸਕੂਲ ਦੀ ਬਦਨਾਮੀ ਕਰਾਉਣੀ ਹੈ ਤਾਂ ਸਾਰੇ ਫੇਰ ਹੋ ਜਾਣਗੇ ਉਹ ਵੀ ਟੌਪਰਾਂ ਨੂੰ ਲੈ ਲੈਂਦੇ ਇਮਤਿਹਾਨ ਲੈ ਕੇ ਇਹ ਹਰੇਕ ਨੂੰ ਭਰਤੀ ਕਰੀ ਜਾਂਦੇ ਨੇ ਕਿਉਂ ਕਰਦੇ ਨੇ ਇਹਨਾਂ ਨੂੰ ਚਾਹੀਦੀ ਹੈ ਫੀਸ ਪਾਸ ਤਾਂ ਕਿਸੇ ਨੂੰ ਨਾ ਇਹਨਾਂ ਨੇ ਆਪ ਹੋਣੇ ਨਾ ਕਿਸੇ ਨੂੰ ਪਾਸ ਹੋਣ ਦਾ ਤਾਂ ਮਤਲਬ ਨਹੀਂ ਪੜ੍ਹਾਈ ਦਾ ਤਾਂ ਮਤਲਬ ਨਹੀਂ ਹੈ ਗੁਰਮਤ ਕੀ ਹੈ ਕਿ ਕਿਸੇ ਨੇ ਸਿੱਖ ਬਣਨਾ ਨਹੀਂ ਬਣਨਾ ਇਹ ਵਿਸ਼ਾ ਨਹੀਂ ਹੈ ਸਾਡਾ ਸਾਡਾ ਵਿਸ਼ਾ ਸਿਰਫ ਕੀ ਹੈ ਕਿ ਸਾਡੀ ਤਾਦਾਦ ਕਿੰਨੀ ਹੈ ਸਾਡੇ ਕੋਲ ਵੋਟਾਂ ਕਿੰਨੀਆਂ ਨੇ ਸਾਡੇ ਕੋਲ ਗੋਲ ਕਿੰਨੀ ਹੈ ਇਹ ਤਾਂ ਸਾਰਾ ਵਿਸ਼ਾ ਹੀ ਗੁਰਮਤ ਤੇ ਉਲਟ ਹੋ ਗਿਆ ਤਾਂ ਗੁਰਮਤਿ ਸਾਰਾ ਸਾਡਾ ਅੱਜ ਦਾ ਮੁੱਦਾ ਜਿਹੜਾ ਹੈਗਾ ਗੁਰਮਤਿ ਦਾ ਮੁੱਦਾ ਹੀ ਕੋਈ ਨਹੀਂ ਰਿਹਾ ਫਿਰ ਸਿੱਖੀ ਭਾਲਦੇ ਤੁਸੀਂ ਸਿੱਖੀ ਤਾਂ ਤੁਸੀਂ ਆਪ ਖਤਮ ਕੀਤੀ ਹੈ ਪਰ ਕਰ ਰਹੇ ਹੋ ਆਪ ਖਤਮ ਸਿੱਖੀ ਦਾ ਮਾਰਗ ਨਹੀਂ ਹੈ ਸਿੱਖੀ ਦਾ ਮਾਰਗ ਹੈ ਛਾਣ ਛਾਣ ਕੇ ਕੱਢ ਦੋ ਹੁਣ ਉਤਰੋ ਵੀ ਜਹਾਜ਼ ਚੋਂ ਤੁਸੀਂ ਸਾਰੇ ਵੀ ਡੁਬਾਉਣਾ ਹੈ ਜਹਾਜ਼ ਸਾਡਾ ਜੇ ਕੋ ਕਾਬਲਾ ਬੈਠਾ ਰਹੋ ਜਿਹਨੇ ਬਾਣੀ ਮੰਨੀ ਹੈ ਸਿੱਖ ਰਹੋ ਜੇ ਨਹੀਂ ਬਣੇ ਘਰ ਨੂੰ ਜਾਓ ਕੰਮ ਕਰੋ ਟਾਈਮ ਵੇਸਟ ਨਾ ਕਰੋ ਇੱਥੇ ਨਾ ਚੜਾਇਆ ਕਰੋ ਪੈਸੇ ਗੁਰਦੁਆਰੇ ਕਿਉਂ ਜੇ ਖਾਲੀ ਕਰਦੇ ਹੋ ਇੱਥੋਂ ਨਹੀਂ ਕੁਝ ਮਿਲਦਾ ਹੈ ਚੜਾਏ ਇੱਥੇ ਨਿਆਣਿਆਂ ਨੂੰ ਖਰਚ ਕਰ ਲਓ ਆਪਣੇ ਤੇ ਆਪੇ ਕਰ ਲਓ ਦਾਨ ਨੂੰ ਆਪੇ ਕਰ ਲਓ ਉਹਦੇ ਨਾਲ ਚੰਗਾ ਤੁਸੀਂ ਗੁਰਬਾਣੀ ਦਾ ਕੋਈ ਇੱਕ ਸ਼ਬਦ ਮੰਨ ਲਓ ਉਹ ਚੰਗਾ ਹੈ ਪੈਸੇ ਪੂਸੇ ਦੇਣ ਨੂੰ ਗੁਰੂ ਖਰੀਦਿਆ ਨਹੀਂ ਜਾ ਸਕਦਾ ਇਹ ਸਿੱਖੀ ਖਰੀਦ ਕੇ ਨਹੀਂ ਮਿਲਦੀ ਜਿਆਦਾ ਪੈਸੇ ਚੜ੍ਹ ਕੇ ਨਹੀਂ ਮਿਲਦੀ ਸਿੱਖੀ ਮਿਲਦੀ ਹੈ ਬੰਦੇ ਮੰਨਣ ਨੂੰ ਉਹ ਤਾਂ ਕਾਨਵਾਲ ਤਾਂ ਸਭ ਸਭ ਗੁਰ ਕੋਲ ਐ ਕਿਵੇਂ ਦੇ ਦੋਗੇ ਤੁਸੀਂ ਦੇ ਦੋਗੇ ਉਹ ਗੱਲ ਹੋਰ ਹੈ ਹੋਰ ਲੇਕਿਨ ਸਾਡਾ ਮੁੱਦਾ ਸਿੱਖੀ ਨਹੀਂ ਜੇ ਇਹ ਹੋਰ ਮਤਾਂ ਨੇ ਹੋ ਜੇ ਸਕਦਾ ਸਾਡੀ ਮਾਤਾ ਹੋਰ ਮਤਾਂ ਦਾ ਸਾਡੇ ਤਾਂ ਮਤੇ ਨਿਆਰੀ ਸੀ ਇਹ ਤਾਂ ਨਿਆਰਾ ਬੰਤਾ ਖਾਲਸਾ ਹੀ ਨਿਆਰਾ ਨਿਆਰਾ ਬਣ ਕੀ ਹੈ ਫਿਰ ਸਾਡੇ ਕੋਲ ਸਾਨੂੰ ਇਹ ਦੱਸਣਾ ਹੋਊ ਜੇ ਸਾਡੀ ਸਿੱਖੀ ਠੀਕ ਹੈ ਚਲੋ ਮੰਨਦੇ ਹਾਂ ਜੇ ਕੋਈ ਕਹਿੰਦਾ ਠੀਕ ਹੈ ਸਿੱਖੀ ਜੋ ਹੈ ਤਾਂ ਦੱਸੇ ਨਿਆਰਾ ਬਣ ਕੀ ਹੈ ਦੂਜੇ ਨੂੰ ਜੇ ਨਹੀਂ ਆ ਤਾਂ ਕਿਉਂ ਨਹੀਂ ਹੈ ਨਿਆਰਾ ਬਣ ਕਿਉਂਕਿ ਨਿਆਰਾ ਬਣ ਹੈ ਜਿਹੜਾ ਇਹਨੇ ਆਪਣਾ ਮੂਲ ਪਛਾਣਨਾ ਹੈ ਸਿੱਖ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡਾ ਮੁੱਦਾ ਮੂਲ ਪਛਾਣਨ ਦਾ ਹੈ ਜੇ ਮੂਲ ਨਹੀਂ ਪਛਾਣਨਾ ਫਿਰ ਸਿੱਖੀ ਨਹੀਂ ਹੈ ਫਿਰ ਕੀ ਪਛਾਣਨਾ ਸਿੱਖ ਬਣ ਕੇ ਕੀ ਲੈਣਾ ਫਿਰ ਜੇ ਮੂਲ ਨਹੀਂ ਪਛਾਣਨਾ ਆਪਣਾ ਤਾਂ ਸਿੱਖ ਬਣਦਾ ਤੁਹਾਡਾ ਅਸਰ 'ਚ ਮੁੱਦਾ ਕੀ ਹੈ ਲੋੜ ਕੀ ਹੈ ਸਿੱਖ ਤੂੰ ਦੱਸੋ ਵੀ ਤੂੰ ਸਿੱਖ ਕਿਉਂ ਬਣਦਾ ਹੈ ਸਿੱਖਾਂ ਦੇ ਤਾਦਾਦ ਘਟ ਹੈ ਵਰਲਡ ਵਿੱਚ ਤੂੰ ਸਾਈ ਬਣ ਜਾ ਫਿਰ ਜੇ ਤਾਦਾਦ ਬਦਲਦੇ ਬਦਲ ਜਾਣਾ ਸਾਈਆਂ ਦੀ ਤਾਦਾਦ ਫੇਰੀ ਹੈ ਮੁਸਲਮਾਨਾਂ ਦੀ ਫੇਰੀ ਹੈ ਤਾਦਾਦ ਤੇ ਤਾਦਾਦ ਵਾਲੇ ਪਾਸੇ ਜਾਣਾ ਜਿਨ੍ਹਾਂ ਦੀ ਤਾਦਾਦ ਜ਼ਿਆਦਾ ਉਹਨਾਂ ਜਾ ਵੜੋ ਛੱਡ ਦਿਓ ਸਿੱਖੀ ਨੂੰ ਇਹਨਾਂ ਦੀ ਤਾਦਾਦ ਨਹੀਂ ਵਧਣੀ ਦੁਨੀਆਂ ਨੇ ਬਦਲ ਨਹੀਂ ਦੇਣੀ ਬਦਨਾਮ ਜਿਹੜੇ ਜਿਹੜਾ ਮਤ ਬਦਨਾਮ ਹੋ ਜੇ ਜਿਹਨੇ ਕੋਈ ਵੜਦਾ ਹੁੰਦਾ ਇਹ ਤਾਂ ਬਦਨਾਮ ਕਰਦਾ ਹੈ ਇਹ ਦਾ ਕੁਝ ਹੋਰ ਮੁੱਦਾ ਹੈ ਧਰਮ ਦਾ ਬਾਕੀ ਧਰਮਾਂ ਦਾ ਮੁੱਦਾ ਵੜ ਤੇ ਕਬਜ਼ਾ ਕਰਨਾ ਸਾਡਾ ਵੜ ਤੇ ਕਬਜ਼ਾ ਕਰਨਾ ਮੁੱਦਾ ਨਹੀਂ ਹੈ ਇਸਲਾਮ ਆਇਆ ਇਸਲਾਮ ਸਾਰੀ ਦੁਨੀਆ 'ਚ ਫੈਲਾ ਦੇਣਾ ਤਲਵਾਰ ਦੇ ਜੋਰ ਨਾਲ ਇਸਲਾਮ ਨਹੀਂ ਫੈਲਿਆ ਇਸਲਾਮ ਤਾਂ ਜਮਾਨ ਤਾਂ ਉਹਨਾਂ ਆਪਣੇ ਕੋਲ ਨਹੀਂ ਰਿਹਾ ਸੁਣਨ ਲੱਗਦਾ ਇਮਾਨ ਇਮਾਨ ਤਾਂ ਉਦੋਂ ਹੀ ਖਤਮ ਹੋ ਗਿਆ ਜਦੋਂ ਹੁਸਨ ਹੁਸੈਨ ਤੇ ਹਮਲਾ ਕਰਤਾ ਇਮਾਨ ਤਾਂ ਉਦੋਂ ਹੀ ਖਤਮ ਹੋ ਗਿਆ ਲੋਕ ਕਹਿੰਦੇ ਨੇ ਹਮਲਾ ਉਹ ਇਮਾਨ ਤੇ ਆ ਕੇ ਵੀ ਜੰਗ ਬੰਦ ਹੋ ਗਈ ਸ਼ਾਮ ਦਾ ਟਾਈਮ ਉਹਨਾਂ ਨੇ ਕਿਹਾ ਵੀ ਜੰਗ ਚਾਰੋ ਪਿਆਰ ਚ ਸਭ ਕੁਝ ਹੈ ਜਿਹੜੇ ਲੋਕ ਇਹ ਮੰਨਦੇ ਨੇ everything is fair in war and love ਉਹ ਧਾਰਮਿਕ ਬੰਦੇ ਨਹੀਂ ਜਿਹੜੇ ਧਰਮ ਨੇ ਇਹ ਗੱਲ ਮੰਨ ਲਈ ਕਿ ਜੰਗ ਵਿੱਚ ਕੁਝ ਵੀ ਜਾਇਜ਼ ਹੈ ਉਹ ਧਰਮ ਨਹੀਂ ਰਿਹਾ ਉਹ ਧਰਮ ਨਹੀਂ ਰਿਹਾ ਇੱਕ ਗੱਲ ਬੰਨਣ ਨਾਲ ਧਰਮ ਧਰਮ ਰਹਿੰਦਾ ਹੀ ਨਹੀਂ ਤਾਂ ਧੋਖਾ ਬਣ ਗਿਆ ਫਿਰ ਤੇ ਧੋਖਾ ਬਣ ਗਿਆ ਧੋਖਾ ਥੋੜੇ ਨਾਲ ਹੋਇਆ ਨਹੀਂ ਅਨੰਦਪੁਰ ਸਾਹਿਬ ਧੋਖਾ ਹੀ ਹੋਇਆ ਦੂਜਿਆਂ ਨੂੰ ਤੁਸੀਂ ਧਰਮ ਮੰਨੋਗੇ ਜਿਹੜੇ ਧੋਖਾ ਕੀਤਾ ਧੋਖੇ ਬਾਅਦ ਆਦਮੀ ਧਰਮਕ ਨਹੀਂ ਹੁੰਦਾ ਧਰਮ ਜਿਹੜਾ ਧੋਖਾ ਕਰੇ ਉਹ ਧਰਮ ਨਹੀਂ ਰਹਿੰਦਾ ਫਿਰ ਤਾਂ ਰਾਮਦੇਵ ਨੂੰ ਕਹਿੰਦਾ ਸੰਭਾਸ਼ਾ ਨੇ ਤੇਰਾ ਧਰਮ ਨਹੀਂ ਰਿਹਾ ਮੇਰਾ ਰਹਿ ਗਿਆ ਮੈਂ ਧੋਖਾ ਨਹੀਂ ਕੀਤਾ ਧੋਖਾ ਖਾਦਾ ਮੈਂ ਕੀਤਾ ਨਹੀਂ ਧੋਖਾ ਮੈਂ ਖਾਦਾ ਐਤਵਾਰ ਕੀਤਾ ਝੂਠੇ ਦਾ ਧੋਖਾ ਦਿੱਤਾ ਤੁਸੀਂ ਧੋਖਾ ਦਿੱਤਾ ਬੜਾ ਪਿੰਚ ਹੋਇਆ ਉਹਦੇ ਨੂੰ ਲੈ ਕੇ ਬੈਠੀ ਉਹਨੂੰ ਇਹ ਗੱਲ ਬਹੁਤ ਮਾੜਾ ਹੈ ਦਿਲੋਂ ਨਹੀਂ ਸੀ ਕਹਦਾ ਰਮਦੇ ਬਿਲਕੁਲ ਵੀ ਇਹਨਾਂ ਨੂੰ ਹਜ਼ਾਰ ਦਾ ਤੇ ਚੰਗਾ ਸੀ ਸਾਰਿਆਂ ਨੂੰ ਅੱਜ ਦੇ ਤਾਂ ਸਿੱਖਾਂ ਨੂੰ ਵੀ ਚੰਗਾ ਸੀ ਰਮਦੇਵ ਐਵੇਂ ਚਾਹੇ ਜਿੰਨਾ ਮਰਜੀ ਰੌਲਾ ਪਾਈ ਜਾਣ ਹੈ ਜਿਹੜਾ ਤਿਆਰ ਹੋ ਗਿਆ ਵੀ ਮੈਂ ਨੰਗੇ ਪੈਰੀ ਬਿਨਾਂ ਹਥਿਆਰ ਤੇ ਦਸਮ ਪਾਸ਼ਾ ਚਾਹੂੰਗਾ ਮੈਨੂੰ ਜਾਣਾ ਚਾਹੀਦਾ ਚਾਹੇ ਮੈਨੂੰ ਕਤਲ ਕਰ ਦੋ ਕੀ ਫਰਕ ਉਹ ਮੁੰਡੇ ਹੈਗੇ ਮੇਰੇ ਰਾਜ ਤਾਂ ਮੇਰੇ ਹੀ ਰਹਿਣ ਕਤਲ ਕਰ ਦੋ ਫਿਰ ਦੂ ਮੇਰੀ ਇਹ ਉੱਤਰ ਜੂਗੀ ਜੇ ਮੈਨੂੰ ਕਤਲ ਕਰ ਦੋ ਮੇਰਾ ਕਲਾਮ ਉਤਰ ਜੂ ਕਲਾਮ ਲੈ ਕੇ ਮਰਨਾ ਨਹੀਂ ਚਾਹੁੰਦਾ ਉਹਦਾ ਜਿਹੜੇ ਵਿੱਚ ਜਿਹਨਾਂ ਨੇ ਕੀਤਾ ਸੀ ਸ਼ਰਾਰਤ ਹਮਲਾ ਕੀਤਾ ਸੀ ਔਰ ਅੰਗਰੇਜ਼ ਦੇ ਨਾ ਚਾਹੁੰਦੇ ਉਹ ਕਹਿੰਦੇ ਵੀ ਇਹ ਦੋਏ ਮਿਲ ਗਏ ਸਾਡੀ ਤਾਂ ਜੂ ਸਾਡੀ ਸ਼ਾਮ ਆ ਜੂ ਬਾਈ ਧਾਰੀਆਂ ਦੀ ਵੀ ਸ਼ਾਮ ਆ ਜਾਣੀ ਸੀ ਵਜੀਦੇ ਦੀ ਸ਼ਬਦ ਆ ਜਾਣੀ ਸੀ ਉਹ ਕੱਟੜਵਾਦੀਆਂ ਦੀ ਸ਼ਬਦ ਆ ਜਾਣੀ ਸੀ ਪਰ ਅੰਗਰੇਜ਼ ਦਾ ਛੋਟਾ ਮੁੰਡਾ ਉਹਨਾਂ ਦੇ ਨਾਲ ਸੀ ਕੱਟੜਵਾਦੀਆਂ ਦੇ ਤਾਂ ਫਿਰ ਉਹਦੇ ਨਾਲ ਕਿਹਾ ਵੀ ਇਹਨੂੰ ਜਾਣ ਨਾ ਦੋ ਬਾਦਰ ਜਦ ਦੋਇਆਂ ਨਾਲ ਸੀ ਉਦਾਰਵਾਦੀ ਸੀ ਉਹ ਕੱਟੜਵਾਦੀ ਸੀ ਉਹਨੂੰ ਇਹ ਜਾਉਂਦੇ ਸੀ ਲੈਣਾ ਉਹ ਕੱਟੜਵਾਦੀ ਇਹਨੂੰ ਲਿਆਓ ਫਿਰ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਮੁਸਲਮਾਨ ਬਣਾਵਾਂਗੇ ਸਾਰਿਆਂ ਨੂੰ ਸ਼ਕਤੀ ਕਰਕੇ ਇਹ ਤਾਂ ਅੰਦਰਲੀਆਂ ਗੱਲਾਂ ਨੇ ਸਾਡੀ ਜਦੋਂ ਇੱਕ ਥੋੜੀ ਜੀ ਗੱਲ ਕਰਨਾ ਤਾਂ ਖਾਈ ਤਾਂ ਨਿਯਮ ਸੀ ਜਦੋਂ ਹਥਿਆਰ ਮੁੱਕ ਜਾਣ ਕੇਸ ਖੁੱਲ ਜਾਣ ਰਾਤ ਹੋ ਜਵੇ ਜਾਂ ਕਿਸੇ ਦਾ ਰਾਤ ਟੁੱਟ ਜਵੇ ਰੰਗ ਫਸ ਜਵੇ ਫਿਰ ਉਹ ਤੇ ਬਾਅਦ ਨਹੀਂ ਕਰਨਾ ਜਦੋਂ ਕਹਿ ਵੀ ਭਾਈ ਹੁਣ ਇੰਨਾ ਚਿਰ ਵਾਸਤੇ ਜੰਗ ਬੰਦਾ ਮੈਂ ਆ ਕੰਮ ਐ ਹੋ ਗਿਆ ਉਹਦੇ ਬਾਅਦ ਫਿਰ ਮੈਂ ਤਿਆਰ ਹੋ ਜੂ ਫਿਰ ਹਮਲਾ ਲੱਗਾ ਕਰਨ ਦਾ ਰਾਤ ਫਸ ਗਿਆ ਭਈਆ ਉਹ ਕੱਢਣ ਲੱਗਿਆ ਜੰਗ ਬੰਦ ਹੋ ਗਈ ਜਦੋਂ ਕੱਢਣ ਲੱਗਿਆ ਉਹਨੇ ਉਸਾ ਗਿਆ ਡਰ ਦੇ ਤੀਰ ਤਾ ਕ੍ਰਿਸ਼ਨ ਨੇ ਕਿ ਧਰਮ ਰਹਿ ਗਿਆ ਫਿਰ ਜਿਹੜੇ ਧਰਮ ਇਹ ਚੀਜ਼ਾਂ ਫਿਰ ਸੱਚ ਮਿਲੀਆਂ ਹੁਣ ਉਹਨਾਂ ਨੇ ਗਊ ਦੀ ਕਸਮ ਖਾ ਕੇ ਉਹ ਕਰਨਾ ਹੀ ਸੀ ਕੰਮ ਉਹਨਾਂ ਦਾ ਪ੍ਰਮਾਣ ਸੀ ਇਹ ਗੱਲ ਉਹਨਾਂ ਦੇ ਧਰਮ 'ਚ ਹੈ ਧੋਖਾ ਕਰਨਾ ਸਾਡੇ ਸਾਨੂੰ ਨਹੀਂ ਯਾਦ ਸਿੱਖਾਂ ਨੂੰ ਯਾਦ ਨਹੀਂ ਹੈਗਾ ਧੋਖਾ ਕਰਨਾ ਸਾਨੂੰ ਯਾਦ ਨਹੀਂ ਕੋਈ ਕਰੇ ਕਰਦਾ ਰਹੇ ਅਸੀਂ ਨਹੀਂ ਕਰਨਾ ਜਿਹਨੇ ਸਾਡਾ ਧੋਖਾ ਕੀਤਾ ਉਹਦੇ ਨਾਲ ਨਹੀਂ ਕਰਨਾ ਅਸੀਂ ਸੱਚ ਕਹਦਾ ਫਿਰ ਸੱਚ ਕਹਦਾ ਅਸੀਂ ਨਹੀਂ ਕਿਸੇ ਨਾਲ ਕਰਨਾ ਧੋਖਾ ਕੋਈ ਕਰਦਾ ਨਹੀਂ ਅਸੀਂ ਨਹੀਂ ਕਿਸੇ ਨੂੰ ਬੈਰੀ ਸਮਝਣਾ ਕੋਈ ਸਮਝਦਾ ਰਹੇ ਅਸੀਂ ਨਹੀਂ ਕਿਸੇ ਨੂੰ ਬਾਰਨਾ ਸਮਝਣਾ ਕੋਈ ਸਮਝਦਾ ਰਹੇ ਆਪੇ ਹਟ ਜੂ ਜੇ ਅਸੀਂ ਸੱਚਾ ਆਪੇ ਹਟ ਜੂਗਾ ਭਗਤਾਂ ਨੇ ਹੀ ਕੰਮ ਕੀਤਾ ਹੈ ਸਾਰੀ ਦੁਨੀਆ ਨੇ ਭਗਤਾਂ ਦਾ ਵਿਰੋਧ ਕੀਤਾ ਸਾਰੇ ਤਲਵੇ ਚੜਦੇ ਨੇ ਭਗਤਾਂ ਕਿਉਂ ਉਹ ਨਹੀਂ ਆਪਣੇ ਡੋਲੇ ਆਪਣੇ ਰਾਹ ਚੱਲਦੇ ਰਹੇ ਹਾਥੀ ਆਪਣੇ ਰਾਹ ਚੱਲਦਾ ਰਿਹਾ ਕੁੱਤੇ ਘੁੰਮਦੇ ਰਹੇ ਹਾਥੀ ਨਿਕਲ ਗਿਆ ਅਸੀਂ ਨਹੀਂ ਕਰ ਸਕਦੇ ਪਰ ਕਰੇ ਕੌਣ ਇਹ ਦੁਨਿਆਵੀ ਆਦਮੀ ਕਿਵੇਂ ਦੁਨਿਆਵੀ ਆਦਮੀ ਦਾ ਧਰਮ ਨਹੀਂ ਹੈ ਦੁਨਿਆਵੀ ਆਦਮੀ ਦਾ ਕੋਈ ਵੀ ਧਰਮ ਨਹੀਂ ਹੁੰਦਾ ਜਿਹੜਾ ਧਰਮ ਆਦਮੀ ਦੁਨਿਆਵੀ ਨਹੀਂ ਰਹਿਣਾ ਹੁੰਦਾ ਇਹ ਦੁਨਿਆਵੀ ਹੈ ਤਾਂ ਧਰਮ ਨਹੀਂ ਹੁੰਦਾ ਜੇ ਲੋਭੀ ਹੈ ਧਰਮ ਨਹੀਂ ਹੈ ਜੇ ਲੋਭੀ ਨਹੀਂ ਹੈ ਤਾਂ ਵੀ ਨਹੀਂ ਹੈ ਦੁਨਿਆਵੀ ਕਿਵੇਂ ਰਹਿਣੀ ਹੈ ਇਹ ਦੋਹਾਂ ਦਾ ਭਗਤਾਂ ਤੇ ਸਹਿਸਾਰੀਆਂ ਜੋੜ ਜਿਹੜਾ ਲੋਭੀ ਨਹੀਂ ਉਹ ਭਗਤ ਹੈ ਉਹ ਵੀ ਨਹੀਂ ਹੈ ਸੰਸਾਰੀ ਨਹੀਂ ਹੈ ਫਿਰ ਭਗਤਾਂ ਤੇ ਸਹਸਾਰੀਆਂ ਜੋੜ ਕਦੇ ਨਾ ਆਇਆ ਬਾਣੀ ਪੜਨ ਦੀ ਨਹੀਂ ਬਾਣੀ ਮੰਨਣ ਦੀ ਹੈ ਇਹ ਤਾਂ ਅਸੀਂ ਪ੍ਰਚਾਰੇ ਨਹੀਂ ਕਰਦੇ ਜੇ ਪ੍ਰਚਾਰ ਕਰੀਏ ਸਾਡੇ ਖਿਲਾਫ ਜਾਂਦਾ ਅਸਲ ਤੇ ਇਹਨਾਂ ਗੱਲਾਂ ਦਾ ਪ੍ਰਚਾਰ ਤਾਂ ਨਹੀਂ ਕਰਦੇ ਸਿੱਖ ਇਹਨਾਂ ਦੇ ਖਿਲਾਫ ਜਾਂਦੀ ਹੈ ਜਦ ਲੋਕ ਪੜਦੇ ਨੇ ਇਹਨਾਂ ਗੱਲਾਂ ਨੂੰ ਫਿਰ ਉਹ ਦਵੀ ਜਵਾਨ ਨਾਲ ਕਹਿੰਦੇ ਨੇ ਕਿ ਸਿੱਖੀ ਤਾਂ ਬਹੁਤ ਉੱਚੀ ਗੱਲ ਹੈ ਪਰ ਇਹ ਕੀ ਕਰਦੇ ਨੇ ਹੁਣ ਇਹਨਾਂ ਦੇ ਭਰਣਾ ਦੇ ਖੱਖਰ ਛੇੜਨ ਉਹ ਵੀ ਗੱਲ ਪੈ ਜਾਣਗੇ ਤਾਂ ਜੇ ਕਹਤਾ ਤੁਸੀਂ ਕੀ ਕਰਦੇ ਸਾਡੇ ਨਾਲ ਪੈ ਜਾਣਗੇ ਵੀ ਤੁਸੀਂ ਵੀ ਤਾਂ ਐਵੇਂ ਕਰਦੇ ਹੋ ਉਹ ਕਹਿਣਾ ਐ ਨਹੀਂ ਕਹਿੰਦੇ ਇਹਨਾਂ ਨੇ ਵੀ ਅਸੀਂ ਸਾਡੇ ਕਹਿੰਦੇ ਤੁਸੀਂ ਕਰਦੇ ਹੋ ਅਸੀਂ ਨਾ ਕਰੀਏ ਆ ਜਵਾਬ ਦੇ ਦੋ ਉਹ ਕਰਦੇ ਹੀ ਨੇ ਵਿਚਾਰੇ ਉਹਨਾਂ ਵਰਗੇ ਹੀ ਹੋ ਗਏ ਸਿੱਖੀ ਛੱਡਤੀ ਦੁਨਿਆਵੀਆਂ ਵਰਗੇ ਹੋ ਗਏ ਇਹਨਾਂ ਨੇ ਜਿਹੜੇ ਨੇ ਨਾ ਆ ਲੇਖਕ ਕੁਝ ਇਹਨਾਂ ਦੇ ਵਿਦਵਾਨ ਉਹ ਵੀ ਇਹਨਾਂ ਦੇ ਕਲਮ ਬੋਲਦੇ ਨੇ ਉਹ ਜੀ ਦੁਨਿਆਵੀ ਆਦਮੀ ਵਾਸਤੇ ਸਿੱਖੀ ਤੇ ਭਰੋਸਾ ਕਰਨਾ ਸਿਆਸਤਾਨਾ ਤੇ ਵੀ ਸਿੱਖ ਉਹ ਤਾਂ ਮੁਸ਼ਕਲ ਗੱਲ ਹੈ ਦੂਜੇ ਵੀ ਤਾਂ ਇਹ ਜੇ ਵੀ ਸਿੱਖੀ ਦਾ ਉਹਦੇ ਵੋਟਾਂ ਕਿਉਂ ਮੰਗਦੇ ਨੇ ਉਹ ਧਰਮ ਦੇ ਨਾਂ ਤੇ ਮੰਗਦੇ ਨੇ ਵੋਟਾਂ ਜਿਵੇਂ ਉਹ ਮੰਗਦੇ ਨੇ ਉਹ ਮੰਗਣ ਵੋਟਾਂ ਲੈਣ ਨੂੰ ਸਿੱਖੀ ਦੇ ਨਾਂ ਤੇ ਚੱਲਣ ਨੂੰ ਨਹੀਂ ਜੀ ਚੱਲਣਾ ਦੌਖਾ ਤੇ ਵੋਟਾਂ ਨਾ ਮੰਗੋ ਕਾਂਗਰਸ ਵਾਲੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਕਿਉਂ ਨਹੀਂ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਜਿਵੇਂ ਉਹ ਮੰਗਦੇ ਰਹੋ ਤੁਸੀਂ ਮੰਗੋ ਜੇ ਸਿੱਖੀ ਦੇ ਨਾਲ ਦੇ ਵੋਟਾਂ ਮੰਗਣੀਆਂ ਤਾਂ ਸਿੱਖੀ ਦੇ ਚ ਪਹਿਲਾਂ ਤੋਂ ਨਾਲ ਦੇ ਵੋਟਾਂ ਨੂੰ ਵੋਟਾਂ ਵਾਸਤੇ ਸਿੱਖੀ ਚੱਲਣ ਵਾਸਤੇ ਨਹੀਂ ਔਖਾ ਤਾਂ ਸਿੱਧੀ ਬੇਈਮਾਨੀ ਹੈ ਤਾਂ ਸਿੱਧੀ ਬੇਈਮਾਨੀ ਫਿਰ ਚੱਲ ਨਹੀਂ ਹੁੰਦਾ ਜਾਂ ਨਹੀਂ ਚੱਲ ਸਕਦੇ ਇਸ ਕਰਕੇ ਪਹਿਲਾਂ ਹੀ ਕਿਹਾ ਹੋਇਆ ਕਿ ਤਬੋ ਰਾਜ ਰਾਜੋ ਨਰਕ ਪਤਾ ਸੀ ਵੀ ਜਿਹੜੀ ਰਾਜ ਹੈ ਔਰ ਧਰਮ ਹੈ ਦਾ ਕੋਈ ਸੰਬੰਧ ਨਹੀਂ ਠੀਕ ਹੈ ਧਰਮ ਬਿਰਾਨੀ ਰਾਜ ਚਲਾ ਹੈ ਪਰ ਇਹ ਧਰਮ ਰਾਜ ਨੇ ਤਾਂ ਕੱਢੇ ਹੋਏ ਨੇ ਇੱਥੇ ਧਾਰਮਿਕ ਬੰਦੇ ਨੇ ਦੁਨੀਆ ਵਾਲੇ ਜਿੰਨਾ ਝੂਠੇ ਨੇ ਗੰਦਾ ਉਹ ਤਾਂ ਇੱਥੇ ਹੈ ਇੱਥੇ ਨਹੀਂ ਸੱਚਾ ਰਾਜ ਚੱਲਦਾ ਸੱਚਾ ਰਾਜ ਸੱਚਖੰਡ ਚੱਲਦਾ ਜੇ ਸੱਚੇ ਸੁੱਚੇ ਹੁੰਦੇ ਸੱਚਖੰਡ ਤੇ ਇਹ ਇਹਨਾਂ ਨੂੰ ਛੱਡਿਆ ਸਾਰੇ ਝੂਠਿਆਂ ਨੂੰ ਵੀ ਤੁਸੀਂ ਆਪਣਾ ਫੈਸਲਾ ਆਪੇ ਕਰ ਲੋ ਕੌਣ ਰਾਜਾ ਤੁਹਾਡੇ ਫੌਜ ਇਕੱਠੀ ਕਰਕੇ ਕਰ ਲੋ ਵੱਡ ਕੱਟ ਕਰਕੇ ਕਰ ਲੋ ਪੈਸਾ ਇਕੱਠਾ ਕਰਕੇ ਕਰ ਲੋ 400 ਵੀ ਨਾ ਕਰ ਲੋ ਜਿਵੇਂ ਤੁਹਾਡੀ ਮਰਜ਼ੀ ਹੋਵੇ ਕਰ ਲੋ ਫੈਸਲਾ ਆਪਣੇ ਫੈਸਲੇ ਆਪੇ ਕਰੀਓ ਫਿਰ ਵੀ ਕੰਟਰੋਲ ਉਹਨਾਂ ਦਾ ਹੀ ਹੈ ਹੁੰਦਾ ਉਹਨਾਂ ਦੇ ਮਰਜ਼ੀ ਨਾਲ ਹੈ ਸਭ ਕੁਝ ਇਹਨਾਂ ਦਾ ਭਲੇਖਾ ਵੀ ਅਸੀਂ ਕਰਦੇ ਇੱਥੇ ਸੱਚੇ ਸੱਚੇ ਆਦਮੀ ਜੇ ਸੋਚਦੇ ਨੇ ਰਾਜ ਦੀ ਗੱਲ ਉਹ ਮੂਰਖ ਨੇ ਉਦੋਂ ਬੜੇ ਮੂਰਖ ਨਹੀਂ ਕੋਈ ਹਾਂ ਸੱਚੇ ਸੱਚੇ ਹੋਣ ਦਾ ਬਹਾਨਾ ਢੋਗ ਰਾਜ ਕੇ ਲੋਕਾਂ ਨੂੰ ਧੋਖੇ ਦੇ ਕੇ ਰਾਜ ਤੱਕ ਪਹੁੰਚਣ ਇਹ ਟੈਕਨੀਕ ਹੈ ਉਹਨਾਂ ਦੀ ਇਹ ਟੈਕਨੀਕ ਹੋ ਸਕਦੀ ਹੈ ਵੀ ਅੰਦਰੋਂ ਦਾ ਸੱਚਾ ਸੱਚੇ ਨਹੀਂ ਹੈ ਲੋਕਾਂ ਨੂੰ ਸੱਚ ਸੱਚ ਦਾ ਜਿਹੜਾ ਢੰਡੋਰਾ ਫਿੱਟ ਕੇ ਰਾਜ ਪ੍ਰਾਪਤ ਕਰ ਲੈਣਾ ਫਿਰ ਉਹੀ ਕਰਨਾ ਜੋ ਹੁੰਦਾ ਇਹ ਟੈਕਨੀਕ ਹੋ ਸਕਦੀ ਹੈ ਝੂਠਿਆਂ ਦੀ ਹੋਵੇ ਜਿਹੜੇ ਵਕਤ ਕਈ ਸੱਚੇ ਸੁੱਚੇ ਨੇ ਉਹ ਉਹਨਾਂ ਨੂੰ ਇਹ ਟੈਕਨੀਕ ਦੀ ਲੋੜ ਨਹੀਂ ਉਹ ਕਹਿੰਦੇ ਰਾਜ ਦੀ ਲੋੜ ਨਹੀਂ ਸਾਨੂੰ ਰਾਜ ਤਾਂ ਹੈ ਹੈ ਉਹ ਨਹੀਂ ਇਹ ਰਾਜ ਕਾਨੂੰ ਹੈ ਇਹ ਤਾਂ ਰਾਜ ਛਲਾਵਾ ਭਲੇਖਾ ਇਹ ਉਹ ਰਾਜਾ ਸਰਵਸ੍ਰੇਸ਼ਟ ਕੋ ਰਾਜਾ ਦੁਖੀਆ ਇਹ ਤਾਂ ਦਾ ਤਾਜ ਹੈ ਜੇ ਕਿਸੇ ਨੇ ਕੋਲ ਲੈ ਇਹ ਤਾਂ ਸੱਪਾਂ ਦੀ ਵਾਲਾ ਹੈ ਹਾਂ ਇਹ ਰਾਜ ਨਹੀਂ ਹੈ ਕਾਇਦ ਅੰਦਰ ਜੇ ਹੈ ਵੀ ਫਿਰ ਕਾਇਦ ਅੰਦਰ ਸ਼ੀ ਰਾਜ ਦੀ ਗੱਲ ਕਰੋ ਰਾਜ ਦੀ ਗੱਲ ਕੀਤੀ ਹੈ ਗੁਰਬਾਣੀ ਨੇ ਸ਼ੀ ਰਾਜ ਦੀ ਗੱਲ ਕੀਤੀ ਹੈ ਉਹ ਹਮੇਸ਼ਾ ਵਾਲਾ ਰਾਜ ਉਹਦੀ ਗੱਲ ਕੀ ਅੱਗੇ ਆ ਗਿਆ ਸਤਨਾਮ ਦੇਖੋ ਇੱਕ ਨੂੰ ਆਪਾਂ ਨੇ ਬ੍ਰਹਿਮੰਡ ਤੋਂ ਬਾਹਰ ਰੱਖਣਾ ਇੱਕ ਹੀ ਓੰਕਾਰ ਹੈ ਇੱਕ ਹੀ ਸਤਨਾਮ ਹੈ ਇੱਕ ਹੀ ਕਰਤਾ ਪੁਰਖ ਹੈ ਇੱਕ ਹੀ ਨਿਰਭਉ ਇਹ ਸਾਰੇ ਲਫ਼ਜ਼ ਇੱਕ ਨਾਲ ਲੱਗੇ ਹੋਏ ਨੇ ਗੁਰਬਾਣੀ ਸਤਨਾਮ ਕੌਣ ਇੱਕ ਸਤਨਾਮ ਕੀ ਦਾ ਹੈ ਇੱਕ ਨਾਮ ਕੀ ਹੈ ਨਾਮ ਹੁਕਮ ਹੈ ਇੱਕੋ ਨਾਮ ਸਤ ਹੀ ਨਾਮ ਹੈ ਸਤ ਸਰੂਪ ਹੈ ਜੋਤ ਸਤ ਸਰੂਪ ਹੈ ਸਤ ਕੌਣ ਹੁੰਦਾ ਜੋ ਹਮੇਸ਼ਾ ਰਹਿੰਦਾ ਜੋਤ ਹਮੇਸ਼ਾ ਰਹਿੰਦੀ ਹੈ ਮਰਦੀ ਨਹੀਂ ਜੰਮਦੀ ਹੈ ਨਾ ਮਰਦੀ ਹੈ ਜੋ ਔਰ ਹੁਕਮ ਇੱਕ ਨੇ ਇਕੱਠੇ ਰਹਿੰਦੇ ਨੇ ਵਿੱਚ ਪਾਣੀ ਦਾ ਲਹਿਰ ਅੱਡ ਨਹੀਂ ਹੁੰਦਾ ਸਤਨਾਮ ਦਾ ਵੀ ਮਤਲਬ ਹੋਈ ਹੈ ਓਮਕਾਰ ਦਾ ਵੀ ਮਤਲਬ ਹੋਈ ਹੈ ਓਮਕਾਰ ਵੀ ਹੋਈ ਹੈ ਸਤਨਾਮ ਵੀ ਹੋਈ ਹੈ ਕਰਤਾ ਔਰ ਪੁਰਖ ਕਰਤਾ ਕੌਣ ਜਿਹਦਾ ਹੁਕਮ ਹੈ ਹਾਕਮ ਪੁਰਖ ਕੌਣ ਹੈ ਹੁਕਮ ਪੂਰਾ ਕਰਨ ਵਾਲਾ ਅਧੂਰੇ ਨੂੰ ਪੂਰਾ ਕਰਨ ਵਾਲਾ ਪੁਰਖ ਪੂਰੀ ਪੂਰੀ ਪਸੰਦ ਆ ਸਾਪਰਖਾ ਸਾਡਾ ਹਿਰਦੇ ਕੀ ਵਸਦਾ ਹੁਕਮ ਹੁਕਮ ਨਾਲ ਸੰਪਰਕ ਹੋਣ ਦਾ ਸੋਚੀ ਕੌਣ ਦੇ ਰਿਹਾ ਹੁਕਮ ਫੁਰਨਾ ਹੁਕਮ ਫੁਰਨਾ ਦਾ ਹੀ ਹੋਵੇ ਰਿੱਧ ਸਿੱਧ ਜਾ ਕੋ ਪੂਰੀ ਕਿਹਾ ਕਰਤਾ ਪੁਰਖ ਕਰਤਾ ਪੁਰਖ ਉਹ ਵੀ ਉਹਦਾ ਵੀ ਅਰਥ ਹੀ ਹੈ ਪੁਰਖ ਹੁਕਮ ਹੈ ਸ਼ਬਦ ਹੈ ਕਰਤਾ ਜੋਤ ਹੈ ਤਿੰਨਾਂ ਦਾ ਅਰਥ ਕੋਈ ਹੈ ਲਫ਼ਜ਼ ਤਿੰਨ ਆ ਦੇ ਇੱਕ ਦੇ ਹੀ ਤਿੰਨ ਨਾਮ ਇੱਕ ਨਾਲੇ ਲੱਗੇ ਹੋਏ ਕਰਤਾ ਪੁਰਖ ਵੀ ਹੋਈ ਹੈ ਨਿਰਭਉ ਵੀ ਤਾਂ ਹੈ ਦੇਖੋ ਹੁਣ ਭਉ ਦੇ ਵਿੱਚ ਜੇ ਮਾਇਆ ਜਾਏ ਇੱਕ ਦੋ ਟੁਕੜਿਆਂ 'ਚ ਫਿਰ ਨਿਰਭਉ ਨਹੀਂ ਹੈ ਜਦ ਇੱਕ ਹੋ ਜੂ ਨਿਰਭਉ ਫਿਰ ਭਉ ਕੋਈ ਨਹੀਂ ਇੱਕ ਹੋ ਜਾਏਗਾ ਪੈਦ ਹੋ ਰਹਿਤ ਹੋ ਜਾਏਗਾ ਜਿੰਨਾ ਚਿਰ ਦੋ ਦਾਲਾਂ ਪੈਦ ਵਿੱਚ ਰਹਿਣਗੇ ਭੈ ਉਹਨਾਂ ਚ ਲੱਗਦੀ ਹੈ ਜਿੰਨਾ ਚਿਰ ਤੂੰ ਇੱਕ ਨਹੀਂ ਹੈ ਇੱਕ ਹੋ ਜਾ ਜੇ ਭੈ ਤੋਂ ਮੁਕਤ ਹੋਣਾ ਅਪੈ ਬਾਦ ਕਹਿੰਦੀ ਹੈ ਬਾਣੀ ਨਿਰਪੈ ਬਾਦ ਨਿਰਪੈ ਅਵਸਥਾ ਇੱਕ ਦੀ ਅਵਸਥਾ ਅਪੈ ਬਾਦ ਇੱਕ ਹੋਣ ਨੂੰ ਅਪੈ ਬਾਦ ਕਹਿੰਦੇ ਨੇ ਜੇ ਇੱਕ ਹੋ ਜਾਵੇ ਅਪੈ ਬਾਦ ਹੈ ਜਿਹੜਾ ਜਦਾਲ ਹੈ ਪੈ ਤੇ ਅੱਧਾ ਤਾਂ ਸਰੀਰ ਨਾਲ ਜੁੜਿਆ ਹੈ ਸਰੀਰ ਦੀ ਪੈ ਸਰੀਰ ਕਰਕੇ ਸਾਰੀਆਂ ਪੈਆਂ ਨੇ ਇਹ ਅੱਧੇ ਨਾਲ ਜੁੜੇ ਹੋਏ ਨੇ ਜੇ ਡਿਵਾਈਡ ਹੋਇਆ ਹੋਇਆ ਹੈ ਚਾਰ ਉਹਦੇ ਨਾਲ ਜੁੜੇ ਨੇ ਚਾਰ ਜੇ ਉਹਦੇ ਨਾਲ ਜੁੜੇ ਨੇ ਜਿਹੜਾ ਸਾਬਤ ਸਾਬਤ ਨਹੀਂ ਹੈਗਾ ਤਾਂ ਪਏ ਇਹ ਕੋਜ ਮੈਂ ਨਿਰਪੈ ਇੱਕ ਨਿਰਪੈ ਇੱਕ ਦੀ ਗੱਲ ਚੱਲਦੀ ਹੈ ਹੁਣ ਕਿਉਂ ਹੈ ਹੁਣ ਤੋਂ ਡਿਵਾਈਡ ਹੋ ਗਿਆ ਜਿੰਨਾ ਚਿਰ ਅੱਧਾ ਮਨ ਨੂੰ ਹੈ ਪਾਇਆ ਪੈ ਮਨ ਵਿੱਚ ਆਪਣੇ ਮੂਲ ਨਾਲ ਟੁੱਟਿਆ ਹੋਇਆ ਦੋ ਦਾ ਮਨ ਡੋਲਣੇ ਪਾਇਆ ਹੈ ਨਿਰਵੈਰ ਜਦੋਂ ਇਹ ਕੋਈ ਜੂ ਫਿਰ ਨਿਰਵੈਰ ਹੈ ਵੈਰ ਵਿਰੋਧ ਕਰਦੇ ਵੈਰ ਵਿਰੋਧ ਵੀ ਸਰੀਰ ਕਰਕੇ ਹੀ ਹੈ ਸਰੀਰ ਦੀਆਂ ਲੋੜਾਂ ਕਰਕੇ ਜੇ ਅੱਧਾ ਤਾਂ ਦੁਨੀਆ ਨਾਲ ਜੁੜਿਆ ਆਇਆ ਤਾਂ ਨਹੀਂ ਦੁਨੀਆ ਨਾਲ ਨਹੀਂ ਜੁੜਿਆ ਹੈ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਤੋਂ ਬਾਹਰ ਹੋ ਜਾਂਦਾ ਕੋਈ ਸੰਸਾਰ 'ਚ ਰਹਿੰਦਾ ਹੋਇਆ ਸੰਸਾਰ ਤੋਂ ਅਲਿਪਤ ਹੋ ਜਾਂਦਾ ਨਿਰਲੇਪ ਹੋ ਜਾਂਦਾ ਗੁਰੂ ਕਮਾਇਆ ਵਿੱਚ ਉਹਦਾ ਉਦਾਸੀ ਸਰੀਰ ਕਰਕੇ ਦੁਨੀਆ ਦੇ ਵਿੱਚ ਹੈ ਮਨ ਕਰਕੇ ਦੁਨੀਆ ਦੇ ਵਿੱਚ ਨਹੀਂ ਹੈਗਾ ਉਹਨੇ ਫਿਰ ਬੈਰ ਵਿਰੋਧ ਕੀ ਨਾ ਕਰਨਾ ਕੀ ਨਾ ਕਰਨਾ ਬੈਰ ਵਿਰੋਧ ਕਿਉਂ ਕਰਨਾ ਬੈਰ ਵਿਰੋਧ ਬ੍ਰਹਮ ਸਾਰਿਆਂ ਦੇ ਅੰਦਰ ਨਹੀਂ ਹੈ ਉਹ ਬ੍ਰਹਮ ਨਾਲ ਬੈਰ ਵਿਰੋਧ ਕਿਵੇਂ ਕਰ ਲੂ ਉਹ ਬੈਰ ਵਿਰੋਧ ਬ੍ਰਹਮ ਨਾਲ ਕਰੂਗਾ